ਗੁਜਰੀ ਮਹੱਲਾ ਤੀਜਾ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਨਿਰਤ ਕਰੀ ਜੋ ਮਨ ਨਚਾਈ ਗੁਰ ਪ੍ਰਸਾਦੀ ਆਪ ਗਵਾਈ ਚਿਤ ਥਿਰ ਰੱਖੈ ਸੋ ਮੁਕਤੀ ਹੋਵੈ ਜੋ ਇਛੀ ਸੋਈ ਫਲ ਪਾਈ ਨਾਦਰੇ ਮਨ ਗੁਰ ਕੈ ਆਗੈ ਗੁਰ ਕੈ ਭਾਣਾ ਨਾਚੈ ਤਾ ਸੁਖ ਅੰਤੇ ਜਮ ਪਉ ਪਾਗੈ ਰਹਾਉ ਆਪ ਨਚਾਏ ਸੋ ਭਗਤ ਕਈਐ ਆਪਣਾ ਪਿਆਰ ਆਪੇ ਲਾਏ ਆਪੇ ਗਾਵੇ ਆਪ ਸੁਣਾਵੇ ਮਨ ਅੰਧੇ ਕੋ ਮਾਰਗ ਪਾਏ ਦਿਨ ਨਾਚੈ ਸਗਤ ਨਿਵਾਰੈ ਸੇਵ ਘਰ ਨੀਦ ਨਾ ਹੋਈ ਸਕਤੀ ਘਰ ਜਗਤ ਸੂਤਾ ਨਾਚੈ ਟਾਪੈ ਅਵਰੋ ਗਾਵੇ ਮਨਮੁਖ ਭਗਤ ਨਾ ਹੋਈ ਸੁਰ ਨਰ ਬਿਰਤ ਪਖ ਕਰਮੀ ਨਾਚੈ ਮਨ ਜਨ ਗਿਆਨ ਵਿਚਾਰੀ ਸਿਧ ਸਾਧਕ ਨਿਵ ਲਾਗੀ ਨਾਚੇ ਜਿਨ ਗੁਰਮੁਖ ਬੁੱਧ ਵਿਚਾਰੀ ਖੰਡ ਬ੍ਰਹਮੰਡ ਤ੍ਰੈ ਗੁਣ ਨਾਚੇ ਜਿਨ ਲਾਗੀ ਹਾਰ ਲੇਵ ਤੁਮਾਰੀ ਜੀ ਜਨ ਸਭੇ ਹੀ ਨਾਚੇ ਨਾਚੈ ਖਾਣੀ ਚਾਰੀ ਜੋ ਤੁ ਭਾਵੈ ਸੇਈ ਨਾਚੈ ਜਿਨ ਗੁਰਮੁਖ ਸਬਦ ਲਿਵ ਲਾਏ ਸੇ ਭਗਤ ਸੇ ਤਤ ਗਿਆਨੀ ਜਿਨ ਕੋ ਹੁਕਮ ਮਨਾਏ ਇਹਾ ਭਗਤੀ ਸੱਚੇ ਸਿਉ ਲਿਵ ਲਾਗੈ ਬਿਨ ਸੇਵਾ ਭਗਤ ਨਾ ਹੋਈ ਜੀਵਤ ਮਰੈ ਤਾ ਸਬਦ ਵਿਚਾਰੈ ਤਾਂ ਸੱਚ ਪਾਵੈ ਕੋਈ ਮਾਇਆ ਕੈ ਅਰਥ ਬਹੁਤ ਲੋਕ ਨਾਚੇ ਕੋ ਵਿਰਲਾ ਤਤ ਵਿਚਾਰੀ ਗੁਰ ਪ੍ਰਸਾਦੀ ਸੋਈ ਜਨ ਪਾਏ ਜਿਨ ਕੋ ਕਿਰਪਾ ਤੁਮਾਰੀ ਇਕਦਮ ਸਾਚਾ ਵਿਸਰੈ ਸਾ ਵੇਲਾ ਬਿਰਥਾ ਜਾਏ ਸਾਹੇ ਸਾਹੇ ਸਦਾ ਸੰਭਾਲੀਐ ਆਪੇ ਬਖਸ਼ੇ ਕਰੇ ਰਜਾਏ ਸੇ ਨਾ ਚਹ ਜੋਤ ਭਾਵੈ ਜੇ ਗੁਰਮੁਖ ਸ਼ਬਦ ਵਿਚਾਰੀ ਕਹੋ ਨਾਨਕ ਸੇ ਸਾਜ ਸੁਖ ਪਾਵੈ ਜਿਨ ਕੋ ਨਦਰ ਤੁਮਾਰੀ ਗੂਜਰੀ ਮਹੱਲਾ ਚੌਥਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਹਰ ਬਿਨ ਜੀਰਾ ਰਹਿ ਨਾ ਸਕੈ ਜਿਉ ਬਾਲਕ ਖੀਰ ਅਧਾਰੀ ਅਗਮ ਗੋਚਰ ਪ੍ਰਭ ਗੁਰਮੁਖ ਪਾਈਐ ਆਪਣੇ ਸਤਿਗੁਰ ਕੈ ਬਲਿਹਾਰੀ ਮਨ ਰੇ ਹਰ ਕੀਰਤ ਤਰ ਤਾਰੀ ਗੁਰਮੁਖ ਨਾਮ ਅੰਮ੍ਰਿਤ ਜਲ ਪਾਈਐ ਜਿਨ ਕੋ ਕਿਰਪਾ ਤੁਮਾਰੀ ਰਹਾਉ ਸੰਖ ਸਨੰਦਨ ਨਾਰਦ ਮਨ ਸੇਵਾ ਹੈ ਆਨੰਦ ਜਗਤ ਰਹਿ ਬਨਵਾਰੀ ਸਰਨਾਗਤ ਪ੍ਰਹਲਾਦ ਜਨ ਆਏ ਤਿਨ ਕੀ ਪੈ ਸਵਾਰੀ ਅਲਖ ਨਿਰੰਜਨ ਏਕੋ ਵਰਤਾ ਏਕਾ ਜੋਤ ਮੁਰਾਰੀ ਸਭ ਜਾਚਕ ਤੂੰ ਏਕੋ ਦਾਤਾ ਮਾਗੈ ਹਾਥ ਪਸਾਰੀ ਭਗਤ ਜਨਾ ਕੀ ਉਤੋਂ ਬਾਣੀ ਗਾਵੈ ਅਕਥ ਕਥਾ ਨਿਤ ਨਿਆਰੀ ਸਫਲ ਜਨਮ ਭਇਆ ਤਿਨ ਕੇਰਾ ਆਪ ਤਰੇ ਕੁਲ ਤਾਰੀ ਮਨਮੁਖ ਦੁਬਦਾ ਦੁਰਮਤ ਵਿਆਪੇ ਜਿਨ ਅੰਤਰ ਮੋਹ ਗੁਬਾਰੀ ਸੰਤ ਜਨਾ ਕੀ ਕਥਾ ਨਾ ਭਾਵੈ ਓਏ ਡੂਬੇ ਸਣ ਪਰਵਾਰੀ ਨਿੰਦਕ ਨਿੰਦਾ ਕਰ ਹੋਵੇ ਉਹ ਮਾਲਪਖ ਮਾਇਆ ਧਾਰੀ ਸੰਤ ਜਨਾ ਕੀ ਨਿੰਦਾ ਵਿਆਪੇ ਨਾ ਉਰਵਾਇ ਨਾ ਬਾਰੀ ਇਹ ਹੋ ਪਰਪੰਜ ਖੇਲ ਕੀ ਆਸਵ ਕਰਤਾ ਹੈ ਹਰ ਕਰਤਾ ਸਭ ਕਰ ਧਾਰੀ ਹਰ ਏਕੋ ਸੂਤ ਵਰਤੈ ਜੁਗ ਅੰਤਰੇ ਸੂਤ ਖਿੰਚੈ ਏਕੰਕਾਰੀ ਰਸਨ ਰਸਨ ਰਸ ਗਾਵੈ ਹਰ ਗੁਣ ਰਸਨਾ ਹਰ ਰਸ ਧਾਰੀ ਨਾਨਕ ਹਰ ਬਿਨ ਅਵਰਨਾ ਮਾਗਉ ਹਰ ਰਸ ਪ੍ਰੀਤ ਪਿਆਰੀ ਗੂਦਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਰਾਜਨ ਮਹਿ ਤੂ ਰਾਜਾ ਕਹੀਐ ਭੂਮਨ ਮਹਿ ਭੂਮਾ ਠਾਕੁਰ ਮਹਿ ਠਕੁਰਾਈ ਤੇਰੀ ਕੋਮਨ ਸਿਰ ਕੋਮਾ ਪਿਤਾ ਮੇਰੋ ਬਡੋ ਤਨੀ ਅਗਮਾ ਉਸਤਤ ਕਵਣ ਜੈ ਕਰਤੇ ਪੇਖ ਰਹੇ ਬਿਸਮਾਰ ਹਾਉ ਸੁਖੀਆਂ ਮਹਿ ਸੁਖਿਆ ਤੂੰ ਕਹੀਐ ਦਾਤਨ ਸਿਰਦਾਤਾ ਤੇਜਨ ਮਹਿ ਤੇਜਵੰਤੀ ਕਹੀਐ ਰਸੀਆਂ ਵਹਿਰਾਤਾ ਸੂਰਨ ਮੈਂ ਸੂਰਾ ਤੂੰ ਕਹੀਐ ਭੋਗਨ ਮੈਂ ਭੋਗੀ ਗ੍ਰਸਤਨ ਮੈਂ ਤੂੰ ਬਡੋ ਗ੍ਰਸਤੀ ਜੋਗਨ ਮੈਂ ਜੋਗੀ ਕਰਤਨ ਮੈਂ ਤੂੰ ਕਰਤਾ ਕਹੀਐ ਆਚਾਰਨ ਮੈਂ ਆਚਾਰੀ ਸਾਨ ਮੈਂ ਤੂੰ ਸਾਚਾ ਸਾਹਾ ਵਪਾਰਨ ਮੈਂ ਵਪਾਰੀ ਦਰਬਾਰ ਮੈਂ ਤੇਰੋ ਦਰਬਾਰਾ ਸਰਨ ਪਾਲਣ ਟੀਕਾ ਲਖਮੀ ਕੇਤ ਗਣੀ ਨਾ ਜਾਈਐ ਗਣ ਨਾ ਸਕਉ ਸੀਕਾ ਨਾਮਨ ਮੈਂ ਤੇਰੋ ਪ੍ਰਭ ਨਾਮਾ ਗਿਆਨਨ ਮੈਂ ਗਿਆਨੀ ਜੁਗਤਨ ਮੈਂ ਤੇਰੀ ਪ੍ਰਭ ਜੁਗਤਾ ਇਸਨਾਨਨ ਮੈਂ ਇਸਨਾਨੀ ਸਿੱਧਨ ਮੈਂ ਤੇਰੀ ਪ੍ਰਭ ਸਿੱਧਾ ਕਰਮਨ ਸਿਰ ਕਰਮਾ ਆਗਿਆ ਮੈਂ ਤੇਰੀ ਪ੍ਰਭ ਆਗਿਆ ਹੁਕਮਨ ਸਿਰ ਹੁਕਮਾ ਜਿਉ ਬੋਲਾਵੈ ਤਿਉ ਬੋਲਾ ਸੁਆਮੀ ਕੁਦਰਤ ਕਮਨ ਹਮਾਰੀ ਸਾਧ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤਿ ਪਿਆਰੀ ਗੂਜਰੀ ਮਹੱਲਾ ਪੰਜਵਾ ਘਰ ਚੌਥਾ ਇਕ ਓੰਕਾਰ ਸਤਿਗੁਰ ਪ੍ਰਸਾਦਿ ਨਾਥ ਨਰ ਹਰ ਦੀਨ ਬੰਧ ਭਗਤ ਭਾਵਨ ਦੇਵ ਭੈ ਤਰਾਸ ਨਾਸ ਕਿਰਪਾਲ ਗੁਣ ਨਿਧ ਸਫਲ ਸੁਆਮੀ ਸੇਵ ਹਰ ਗੋਪਾਲ ਗੁਰ ਗੋਬਿੰਦ ਚਰਨ ਸਰਨ ਦਇਆਲ ਕੇਸਵ ਤਾਰ ਜਗ ਭਵ ਸਿੰਧ ਰਹਾਉ ਕਾਮ ਕ੍ਰੋਧ ਹਰਨ ਮਦ ਮੋਹ ਦਾਹਨ ਮੁਰਾਰ ਮਨ ਮਕਰੰਦ ਜਨਮ ਮਰਨ ਨਿਵਾਰ ਧਰਨੀ ਤਰ ਪਤ ਰਾਖ ਪਰਮਾਨੰਦ ਜਗਤ ਅਨਕ ਤਰੰਗ ਮਾਇਆ ਗੁਰ ਗਿਆਨ ਹਰਿਤ ਤੇ ਛੇਦ ਅੰਬੁਦ ਕਰੁਣਾ ਮੈਂ ਚਿੰਤ ਮੇਟ ਪੁਰਖ ਅਨੰਤ ਸਿਮਰ ਸਮਰਥ ਪਲ ਮਹੂਰਤ ਪ੍ਰਭ ਧਿਆਨ ਸਾਜ ਸਮਾਦੇ ਦੀਨ ਦਇਆਲ ਪ੍ਰਸੰਨ ਪੂਰਨ ਜਾਚੀਐ ਰਾਜ ਸਾਧ ਮੋਹ ਮਿਥਨ ਦੁਰੰਤ ਆਸਾ ਬਾਸਨਾ ਵਿਕਾਰ ਰਖ ਧਰਮ ਭਰਮ ਵਿਦਾਰ ਮਾਨਤੇ ਉਧਾਰ ਹਰ ਨਿਰੰਕਾਰ ਤਨਾੜ ਆੜ ਭੰਡਾਰ ਹਾਰ ਹੋ ਜਿਨਾ ਨਾ ਚੀਰ ਖਲ ਮੁਗਧ ਮੂੜ ਕਟਾਕ ਕਹਿ ਸ੍ਰੀ ਤਰ ਭੈ ਗੁਣਮਤੀਰ ਜੀਵਨ ਮੁਕ ਜਗਦੀਸ਼ ਜਪ ਮਨ ਧਾਰ ਰਿਦ ਪ੍ਰਤੀਤ ਜੀ ਦਇਆ ਮਿਆ ਸਰਬਤਰ ਰਮਨੰ ਪਰਮ ਹੰਸ ਹਰੀਤ ਦੇਤ ਦਰਸ਼ਨ ਸ਼ਰਮਣ ਹਰ ਜਸ ਰਸਨ ਨਾਮ ਉਚਾਰ ਅੰਗ ਸੰਗ ਭਗਵਾਨ ਪਰਸਨ ਪ੍ਰਭ ਨਾਨਕ ਪਤ ਦੁਧਾਰ ਕੂਦਰੀ ਕੀ ਵਾਰ ਮਹੱਲਾ ਤੀਜਾ ਸਿਕੰਦਰ ਬਰਾਹਿਮ ਕੀ ਵਾਰ ਕੀ ਧੁਨੀ ਗਾਉਣੀ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਤੀਜਾ ਇਹੋ ਜਗਤ ਮਮਤਾ ਹੁਆ ਜੀਵਨ ਕੀ ਵਿਦ ਨਾਹੇ ਗੁਰ ਕੈ ਭਾਣਾ ਜੋ ਚਲੈ ਤਾਂ ਜੀਵਨ ਪਦਵੀ ਪਾਹੇ ਹੋਏ ਸਦਾ ਸਦਾ ਜਨ ਜੀਵ ਤੇ ਜੋ ਹਰ ਚਰ ਨੀਚਿਤ ਲਾਹੇ ਨਾਨਕ ਨਦਰੀ ਮਨ ਵਸੈ ਗੁਰਮੁਖ ਸਾਜ ਸਮਾਹੇ ਮਹੱਲਾ ਤੀਜਾ ਅੰਦਰ ਸਾਸਾ ਦੁਖ ਹੈ ਆਪੈ ਸਿਰ ਧੰਦਾ ਮਾਰ ਦੂਜੈ ਭਾਏ ਸੁੱਤੇ ਕਵਹਿ ਨਾ ਜਾਗੈ ਮਾਇਆ ਮੋਹ ਪਿਆਰ ਨਾਮ ਨਾ ਚੇਤਾ ਸ਼ਬਦ ਨਾ ਵਿਚਾਰੈ ਇਹੋ ਮਨਮੁਖ ਕਾ ਆਚਾਰ ਹਰ ਨਾਮ ਨਾ ਪਾਇਆ ਜਨਮ ਬਿਰਥਾ ਗਵਾਇਆ ਨਾਨਕ ਜਮ ਮਾਰ ਕਰੇ ਖੁਆਰ ਪੌੜੀ ਆਪਣਾ ਆਪ ਉਪਾਇਉਨ ਤਦੋ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦਹੁ ਆਕਾਸ ਨਾ ਪਾਤਾਲ ਹੈ ਨਾ ਤ੍ਰੈ ਲੋਈ ਤਦਹੁ ਆਪੇ ਆਪ ਨਿਰੰਕਾਰ ਹੈ ਨਾ ਉਪਦਿ ਹੋਈ ਜਿਉ ਤਿਸ ਭਾਵੈ ਤਿਵੈ ਕਰੇ ਤਿਸ ਬਿਨ ਅਵਰ ਨਾ ਕੋਈ ਸ਼ਲੋਕ ਮਹੱਲਾ ਤੀਜਾ ਸਾਹਿਬ ਮੇਰਾ ਸਦਾ ਹੈ ਦਿਸੈ ਸਭ ਕਮਾਏ ਉਹ ਆਹਾਣੀ ਕਦੇ ਨਾਹੀ ਨਾ ਆਵੇ ਨਾ ਜਾਏ ਸਦਾ ਸਦਾ ਸੋ ਸੇਵੀਐ ਜੋ ਸਭ ਮਹਿ ਰਹਿ ਸਮਾਏ ਅਵਰ ਦੂਜਾ ਕਿਉ ਸੇਵਿਐ ਜੰਮੈ ਤੈ ਮਰ ਜਾਏ ਨਿਫਲ ਤਨ ਕਾ ਜੀਵਿਆ ਜੇ ਖਸੂ ਨਾ ਜਾਣੈ ਆਪਣਾ ਅਬਰੀ ਕਉ ਚਿਤ ਲਾਏ ਨਾਨਕ ਏਵ ਨਾ ਜਾਪੀ ਕਰਤਾ ਕੇਤੀ ਦੇ ਸਜਾਏ ਮਹੱਲਾ ਤੀਜਾ ਸੱਚਾ ਨਾਮ ਧਿਆਇਐ ਸਭੋ ਵਰਤੈ ਸੱਚ ਨਾਨਕ ਹੁਕਮ ਬੁਝ ਪ੍ਰਵਾਨ ਹੋਏ ਤਾ ਫਲ ਪਾਵੈ ਸੱਚ ਕਥਨੀ ਬਦਨੀ ਕਰਤਾ ਫਿਰੈ ਹੁਕਮੈ ਮੂਲ ਨਾ ਬੁਝੀ ਅੰਧਾ ਕਚਨ ਕਚ ਪੌੜੀ ਸੰਜੋਗ ਵਿਜੋਗ ਉਪਾਇਓ ਸ੍ਰਿਸ਼ਟੀ ਕਾ ਮੂਲ ਰਚਾਇਆ ਹੁਕਮੀ ਸ੍ਰਿਸ਼ਟ ਸਾਜੀਆਂ ਨੂੰ ਜੋਤੀ ਜੋਤਿ ਮਿਲਾਇਆ ਜੋਤੀ ਹੂੰ ਸਭ ਚਾਨਣਾ ਸਤਿਗੁਰ ਸਭ ਸੁਨਾਇਆ ਬ੍ਰਹਮਾ ਬਿਸਮੇਸ ਤ੍ਰੈ ਗੁਣ ਸਿਰ ਧੰਦਾ ਲਾਇਆ ਮਾਇਆ ਕਾ ਮੂਲ ਰਚਾਇਉ ਤੁਰਿਆ ਸੁਖ ਪਾਇਆ ਸ਼ਲੋਕ ਮਹੱਲਾ ਤੀਜਾ ਸੋ ਜਪ ਸੋ ਤਬ ਜੇ ਸਤਿਗੁਰ ਭਾਵੈ ਸਤਿਗੁਰ ਕੈ ਭਾਣਾ ਵਡਿਆਈ ਪਾਵੈ ਨਾਨਕ ਆਪ ਛੋੜ ਗੁਰ ਮਾਹੇ ਸਮਾਵੈ ਮਹੱਲਾ ਤੀਜਾ ਗੁਰ ਕੀ ਸਿੱਖ ਕੋ ਵਿਰਲਾ ਲੇਵੈ ਨਾਨਕ ਜਿਸ ਆਪ ਵਡਿਆਈ ਦੇਵੈ ਪੌੜੀ ਮਾਇਆ ਮੋਹ ਗਿਆਨ ਹੈ ਬਿਖਮਾਤੀ ਭਾਰੀ ਪੱਥਰ ਪਾਪ ਬਹੁ ਲੱਦਿਆ ਕਿਉ ਤਰਿਐ ਤਾਰੀ ਅਨੰਦਨ ਭਗਤੀ ਰਤਿਆ ਹਰਿ ਪਾਰ ਉਤਾਰੀ ਗੁਰ ਸਬਦੀ ਮਨ ਨਿਰਮਲਾ ਹਉ ਮੈਂ ਛੱਡ ਵਿਕਾਰੀ ਹਰ ਹਰ ਨਾਮ ਧਿਆਈਐ ਹਰ ਹਰ ਨਿਸਤਾਰੀ ਸ਼ਲੋਕ ਕਬੀਰ ਮੁਕਤ ਦੁਆਰਾ ਸੰਕੁੜਾ ਰਾਈ ਦਸਵੇਂ ਪਾਏ ਮਨ ਤੋ ਮੈਗਲ ਹੋਏ ਰਹਾ ਨਿਕਸਿਆ ਕਿਉ ਕਰ ਜਾਏ ਐਸਾ ਸਤਗੁਰ ਦੇਵ ਲੈ ਤੁਠਾ ਕਰੇ ਪਸਾਓ ਮੁਕਤ ਦੁਆਰਾ ਮੁਕਲਾ ਸਾਜ ਆਵੋ ਜਾਓ ਮਹੱਲਾ ਤੀਜਾ ਨਾਨਕ ਮੁਕਤ ਦੁਆਰਾ ਅਤ ਨੀਕਾ ਨਾਨਾ ਹੋਏ ਸੁਜਾਏ ਹਉ ਮੈਂ ਮਨ ਸਥੂਲ ਹੈ ਕਿਉ ਕਰ ਵਿੱਚ ਦੇ ਜਾਏ ਸਤਿਗੁਰ ਮਿਲਿਆ ਹਉ ਮੈਂ ਗਈ ਜੋਤ ਰਹੀ ਸਭ ਆਏ ਇਹ ਜਿਉ ਸਦਾ ਮੁਕਤ ਹੈ ਸਾਜੇ ਰਹਿ ਆਤਮਾਏ ਪੌੜੀ ਪ੍ਰਭ ਸੰਸਾਰ ਉਪਾਇ ਕੈ ਵਸ ਆਪਣਾ ਕੀਤਾ ਗਣਤਾ ਪ੍ਰਭੂ ਨ ਪਾਈਐ ਦੂਜੈ ਪਰਮੀਤਾ ਸਤਿਗੁਰ ਮਿਲਿਆ ਜੀਵਤ ਮਰੈ ਬੁਝ ਸਚ ਸਮੀਤਾ ਸਬਦੇ ਹਉ ਮੈਂ ਖੋਈਐ ਹਰਿ ਮੇਲ ਮਿਲੀਤਾ ਸਭ ਕੇ ਜਾਣੈ ਕਰੇ ਆਪੇ ਆਪੇ ਵਿਕਸੀਤਾ ਸ਼ਲੋਕ ਮਹੱਲਾ ਤੀਜਾ ਸਤਗੁਰ ਸਿਓ ਚਿਤ ਨਾ ਲਾਇਓ ਨਾਮ ਨਾ ਵਸਿਓ ਮਨ ਆਏ ਤ੍ਰਿਗ ਵਿਹਾ ਜੀਵਿਆ ਕਿਆ ਜੁਗ ਮੈਂ ਪਾਇਆ ਆਏ ਮਾਇਆ ਖੋਟੀ ਰਾਸਿਆ ਏਕ ਤਸੇ ਮੈਂ ਭਾਜ ਲਹਿ ਜਾਏ ਹੱਥੋਂ ਛੁੜਕੀ ਤਨ ਸਿਆਹ ਹੋਏ ਬਦਨ ਜਾਏ ਕੁਮਲਾਏ ਜਿਨ ਸਤਗੁਰ ਸਿਓ ਚਿਤ ਲਾਇਆ ਤਿਨ ਸੁਖ ਵਸਿਆ ਮਨ ਆਏ ਹਰ ਨਾਮ ਧਿਆਵੈ ਰੰਗ ਸੋ ਹਰ ਨਾਮ ਰਹੇ ਨਿਵਲਾਏ ਨਾਨਕ ਸਤਿਗੁਰ ਸੋ ਧਨ ਸੋ ਜੇ ਜੀ ਮੈਂ ਰਹਾ ਸਮਾਏ ਰੰਗ ਤਸੈ ਕੋ ਅਗਲਾ ਬੰਨੀ ਚੜਾ ਚੜਾਏ ਮਹੱਲਾ ਤੀਜਾ ਮਾਇਆ ਹੋਈ ਨਾਗਨੀ ਜਗਤ ਰਹੀ ਲਵਟਾਏ ਇਸ ਕੀ ਸੇਵਾ ਜੋ ਕਰੇ ਤਿਸ ਹੀ ਕੋ ਫਿਰ ਖਾਏ ਗੁਰਮੁਖ ਕੋਈ ਗਾਰੜੂ ਤਿਨ ਮਲ ਦਲ ਲਾਈ ਪਾਏ ਨਾਨਕ ਸੇਈ ਉਪਰੇ ਜੇ ਸਚ ਰਹੇ ਲਿਵਲਾਏ ਪੌੜੀ ਢਾਢੀ ਕਰੇ ਪੁਕਾਰ ਪ੍ਰਭੂ ਸੁਣਾਏ ਸੀ ਅੰਦਰ ਤੀਰਕ ਹੋਏ ਪੂਰਾ ਪਾਏ ਸੀ ਜੋ ਤੁਰ ਲਿਖਿਆ ਲੇਖ ਸੇ ਕਰਮ ਕਮਾਇ ਸੀ ਜਾ ਹੋਵੇ ਖਸਮ ਦਇਆਲ ਤਾ ਮਹਲ ਘਰ ਪਾਇ ਸੀ ਸੋ ਬ੍ਰਹਮ ਮੇਰਾ ਅਤਿ ਵੱਡਾ ਗੁਰਮੁਖ ਮੇਲਾਇ ਸੀ ਸ਼ਲੋਕ ਮਹਲਾ ਤੀਜਾ ਸਭਨਾ ਕਾ ਸੋ ਏਕੈ ਸਦ ਹੀ ਰਹਿ ਹਜੂਰੇ ਨਾਨਕ ਹੁਕਮ ਨਾ ਮੰਨੀ ਤਾਂ ਘਰ ਹੀ ਅੰਦਰ ਦੂਰੇ ਹੁਕਮ ਪੀਤ ਨਾ ਮਨਾਇਸੀ ਜਿਨ ਕੋ ਨਦਰ ਕਰੇ ਹੁਕਮ ਮਨ ਸੁਖ ਪਾਇਆ ਪ੍ਰੇਮ ਸੁਹਾਗਣ ਹੋਏ ਮਹੱਲਾ ਤੀਜਾ ਰਹਿਣ ਸੁਭਾਈ ਜਲ ਮੁਈ ਕੰਤ ਨਾ ਲਾਇਓ ਭਾਉ ਨਾਨਕ ਸੁਖ ਵਸਨ ਸੋ ਹਾਗਣੀ ਜਿਨ ਪਿਆਰਾ ਪੁਰਖ ਹਰਿ ਰਾਓ ਪੌੜੀ ਸਭ ਜਗ ਫਿਰ ਮੈਂ ਦੇਖਿਆ ਹਰਿ ਇੱਕੋ ਦਾਤਾ ਉਪਾਇ ਕਿਤੈ ਨਾ ਪਾਈਐ ਹਰ ਕਰਮ ਵਿਧਾਤਾ ਗੁਰ ਸਬਦੀ ਹਰ ਮਨੋ ਸਹਿ ਹਰ ਸਾਜੇ ਜਾਤਾ ਅੰਦਰ ਹੋ ਤ੍ਰਿਸ਼ਨਾ ਅਗਨ 부ਜੀ ਹਰ ਅੰਮ੍ਰਿਤ ਸਾਰੇ ਨਾਤਾ ਵੱਡੀ ਵਡਿਆਈ ਵੱਡੇ ਕੀ ਗੁਰਮੁਖ ਬੋਲਾਤਾ ਸ਼ਲੋਕ ਮਹੱਲਾ ਤੀਜਾ ਕਾਇਆ ਹੰਸ ਕਿਆ ਪ੍ਰੀਤ ਹੈ ਜੇ ਪਿਆ ਹੀ ਛੱਡ ਜਾਏ ਏਸ ਨੂੰ ਕੂੜ ਬੋਲ ਕੇ ਖਵਾਲੀਐ ਜੇ ਚੱਲਦਿਆ ਨਾਲ ਨਾ ਜਾਏ ਕਾਇਆ ਮਿੱਟੀ ਅੰਧ ਹੈ ਪੌਣਾ ਪੁੱਛੋ ਜਾਏ ਹਉ ਤਾਂ ਮਾਇਆ ਮੋਹਿਆ ਫਿਰ ਫਿਰ ਆਵਾ ਜਾਏ ਨਾਨਕ ਹੁਕਮ ਨਾ ਜਾਤੋ ਖਸਮ ਕਾ ਜੇ ਰਹਾ ਸੱਚ ਸਮਾਏ ਮਹੱਲਾ ਤੀਜਾ ਏਕੋ ਨਿਸ਼ਚਲ ਨਾਮ ਤਨ ਹੋਰ ਧਨ ਆਵੇ ਜਾਏ ਇਸ ਧਨ ਕੋ ਤਸਕਰ ਜੋ ਹੈ ਨਾ ਸਕੀ ਨਾ ਉਹ ਚੱਕਾ ਲੈ ਜਾਏ ਇਹ ਹਰ ਤਨ ਜੀਐ ਸੇਤੀ ਰਵ ਰਹਾ ਜੀਐ ਨਾਲੇ ਜਾਏ ਪੂਰੇ ਗੁਰ ਤੇ ਪਾਈਐ ਮਨੂ ਪੱਲੇ ਨਾ ਪਾਏ ਧਨ ਵਾਪਾਰੀ ਨਾਨਕਾ ਜਿਨਾ ਨਾਮ ਤਨ ਖਟਿਆ ਆਏ ਪੌੜੀ ਮੇਰਾ ਸਾਹਿਬ ਅਤ ਵੱਡਾ ਸਜ ਗੈਰ ਗੰਭੀਰਾ ਸਭ ਜਗ ਤਿਸ ਕੈ ਵਾਸੈ ਸਭ ਤਿਸ ਕਾ ਚੀਰਾ ਗੁਰ ਪ੍ਰਸਾਦੀ ਪਾਈਐ ਨਿਤਲ ਧਨ ਧੀਰਾ ਕਿਰਪਾ ਦੇ ਹਰ ਮਨੋ ਸਹਿ ਭੇਟਾ ਗੁਰ ਸੂਰਾ ਗੁਣਵੰਤੀ ਆਇਆ ਸਦਾ ਥਿਰ ਨਿਹਚਲ ਹਰਿ ਪੂਰਾ ਸ਼ਲੋਕ ਮਹੱਲਾ ਤੀਜਾ ਤ੍ਰਿਗ ਤਿਨਾ ਦਾ ਜੀਵਿਆ ਜੋ ਹਰ ਸੁਖ ਪਰ ਹਰ ਤਿਆਗ ਦੇ ਦੁਖ ਹਉ ਮੈਂ ਪਾਪ ਕਮਾਏ ਮਨਮੁਖ ਅਗਿਆਨੀ ਮਾਇਆ ਮੋਹ ਵਿਆਪੇ ਤਿਨ ਬੂਝ ਨਾ ਕਾਈ ਪਾਏ ਭਗਤ ਪਦ ਸੁਖ ਨਾ ਪਾਵੇ ਅੰਤ ਗਏ ਪਛਤਾਏ ਗੁਰ ਪ੍ਰਸਾਦੀ ਕੋ ਨਾਮ ਧਿਆਏ ਤਿਸ ਮੈਂ ਵਿਚਉ ਜਾਏ ਨਾਨਕ ਜਿਸ ਪੂਰਿ ਹੋਵੇ ਲਿਖਿਆ ਸੋ ਗੁਰ ਚਰਨੀ ਆਏ ਪਾਏ ਮਹੱਲਾ ਤੀਜਾ ਮਨ ਮੁਹ ਉਧਾ ਕੌਰ ਹੈ ਨਾ ਤਿਸ ਭਗਤ ਨਾ ਨਾਉ ਸ਼ਕਤੀ ਅੰਦਰ ਵਰਤਦਾ ਕੂੜ ਤਿਸ ਕਾ ਹੈ ਉਪਾਉ ਤਿਸ ਕਾ ਅੰਦਰ ਚਿਤ ਨਾ ਪਿਜੀ ਮੁਖ ਫੀਕਾ ਆਲਾਉ ਕੋਈ ਧਰਮ ਰਲਾਏ ਨਾ ਰਣੋ ਨਾ ਅੰਦਰ ਕੂੜ ਸੁਆਓ ਨਾਨਕ ਕਰਤਾ ਬੰਤ ਮਨਾਈ ਮਨ ਮੂ ਕੂੜ ਬੋਲ ਬੋਲ ਡੁਬੇ ਗੁਰਮੁਖ ਤਰੇ ਜਪ ਹਰਿ ਨਾਉ ਪੌੜੀ ਬਿਨ ਬੂਝੇ ਵੱਡਾ ਫੇਰ ਪਿਆ ਫਿਰ ਆਵੇ ਜਾਈ ਸਤਿਗੁਰ ਕੀ ਸੇਵਾ ਨਾ ਕੀਤੀਆ ਅਨੰਤ ਗਿਆ ਪਛਤਾਈ ਆਪਣੀ ਕਿਰਪਾ ਕਰੇ ਗੁਰੂ ਪਾਈਐ ਵਿਚੋ ਆਪ ਗਵਾਈ ਤ੍ਰਿਸ਼ਨਾ ਭੁਖ ਵਿਚੋ ਉਤਰੈ ਸੁਖ ਵਸੈ ਮਨ ਆਈ ਸਦਾ ਸਦਾ ਸਾਲਾਈਐ ਹਿਰਦੈ ਲਿਵਲਾਈ ਸਰੂਪ ਮਹੱਲਾ ਤੀਜਾ ਜੇ ਸਤਿਗੁਰ ਸੇਵੇ ਆਪਣਾ ਤਿਸ ਨੂੰ ਪੂਜੇ ਸਭ ਕੋਏ ਸਭਨਾ ਉਪਾਵਾ ਸਿਰ ਉਪਾਉ ਹੈ ਹਰਿ ਨਾਮ ਪ੍ਰਾਪਤਿ ਹੋਏ ਅੰਤਰ ਸੀਤਲ ਸਾਧ ਵਸੈ ਜਬ ਹਿਰਦੈ ਸਲਾਸ ਹੋਏ ਅੰਮ੍ਰਿਤ ਖਾਣਾ ਅੰਮ੍ਰਿਤ ਪਹਿਨਣਾ ਨਾਨਕ ਨਾਮ ਵਡਾਈ ਹੋਏ ਮਹੱਲਾ ਤੀਜਾ ਏ ਮਨ ਗੁਰ ਕੀ ਸਿੱਖ ਸੁਣ ਹਰਿ ਪਾਵਹਿ ਗੁਣੀ ਨਿਧਾਨ ਹਰ ਸੁਖ ਦਾਤਾ ਮਨ ਵਸੈ ਹਉ ਮੈਂ ਜਾਏ ਗੁਮਾਨ ਨਾਨਕ ਨਦਰੀ ਪਾਈਐ ਤਾਨ ਦਿਨ ਲਾਗੈ ਧਿਆਨ ਪੌੜੀ ਸਤ ਸੰਤੋਖ ਸਭ ਸਚ ਹੈ ਗੁਰਮੁਖ ਪਵਿੱਤਾ ਅੰਦਰੋਂ ਕਉਟ ਵਿਕਾਰ ਗਿਆ ਮਨ ਸਾਜੇ ਜਿੱਤਾ ਤਾ ਜੋਤ ਪ੍ਰਗਾਸ ਆਨੰਦ ਰਸ ਅਗਿਆਨ ਗਵਿੱਤਾ ਆਨ ਦਿਨ ਹਰ ਕੇ ਗੁਣ ਰਵੈ ਗੁਣ ਪ੍ਰਗਟ ਕੀਤਾ ਸਭਨਾ ਦਾਤਾ ਏਕ ਹੈ ਏਕੋ ਹਰਿ ਮਿਤਾ ਸ਼ਲੋਕ ਮਹਲਾ ਤੀਜਾ ਬ੍ਰਹਮ ਬਿੰਦੇ ਸੋ ਬ੍ਰਾਹਮਣ ਕਹੀਐ ਜੇ ਆਨ ਦਿਨ ਹਰਿ ਲਿਵ ਲਾਏ ਸਤਿਗੁਰ ਪੁੱਛੈ ਸਜ ਸੰਜਮ ਕਮਾਵੇ ਹਉ ਮੈਂ ਰੋਗ ਤਿਸ ਜਾਏ ਹਰ ਗੁਣ ਗਾਵੇ ਗੁਣ ਸੰਗ੍ਰਹਿ ਜੋਤੀ ਜੋਤ ਮਿਲਾਏ ਇਸ ਜੁਗ ਮੈਂ ਕੋ ਵਿਰਲਾ ਬ੍ਰਹਮ ਗਿਆਨੀ ਜੇ ਹਉ ਮੈਂ ਮੇਟ ਸਮਾਏ ਨਾਨਕ ਤਿਸ ਨੂੰ ਮਿਲਿਆ ਸਦਾ ਸੁਖ ਪਾਈਐ ਜੇ ਆਨ ਦਿਨ ਹਰਿ ਨਾਮ ਧਿਆਏ ਮਹੱਲਾ ਤੀਜਾ ਅੰਤਰ ਕਪਟ ਮਾਨੋ ਕਾ ਗਿਆਨੀ ਰਸਨਾ ਝੂਠ ਬੋਲਾਏ ਕਪਟ ਕੀਤਾ ਹਰ ਪੁਰਖ ਨਾ ਭੀਜੈ ਨਿਤ ਵੇਖੈ ਸੁਣੈ ਸੁਭਾਏ ਦੂਜੈ ਭਾਏ ਜਾਏ ਜਗ ਪ੍ਰਬੋਧੈ ਵਿਹ ਮਾਇਆ ਮੋਹ ਸੁਆਏ ਇਤ ਕਮਾਣਾ ਸਦਾ ਦੁਖ ਪਾਵੈ ਜੰਮੈ ਮਰੈ ਫਿਰ ਆਵੈ ਜਾਏ ਸਾ ਸਾ ਭੂਲ ਨਾ ਚੁਕੀ ਵਿਜ ਵਿਸ਼ਟਾ ਪਚੈ ਪਜਾਏ ਜਿਸਨੋ ਕਿਰਪਾ ਕਰੇ ਮੇਰਾ ਸੁਆਮੀ ਤਿਸ ਗੁਰ ਕੀ ਸਿੱਖ ਸੁਣਾਏ ਹਰਿ ਨਾਮ ਧਿਆਵੈ ਹਰਿ ਨਾਮੋ ਗਾਵੈ ਹਰਿ ਨਾਮੋ ਅੰਤ ਛਡਾਏ ਪੌੜੀ ਜਿਨਾ ਹੁਕਮ ਨਾਇਉ ਤੇ ਪੂਰੇ ਸੰਸਾਰੇ ਸਾਹਿਬ ਸੇਵਣ ਆਪਣਾ ਪੂਰਾ ਸਬਦ ਵਿਚਾਰੇ ਹਰ ਕੀ ਸੇਵਾ ਚਾਕਰੀ ਸੱਚਾ ਸਭ ਪਿਆਰੇ ਹਰ ਕਾ ਮਾਲ ਤਿਨੀ ਪਾਇਆ ਜਿਨ ਹਉ ਮੈਂ ਵਿੱਚ ਹਮਾਰੇ ਨਾਨਕ ਗੁਰੂ ਮਿਲ ਰਹੇ ਜਪ ਹਰ ਨਾਮਾ ਔਰ ਧਾਰੇ ਸ਼ਲੋਕ ਮਹੱਲਾ ਤੀਜਾ ਗੁਰੂ ਧਿਆਨ ਸਾਹਿ ਤੁਮ ਉਪਜੈ ਸਚ ਨਾਮ ਚਿਤ ਲਾਇਆ ਗੁਰੂ ਗੁਰਮੁਖ ਆਂਦਣ ਰਹਿ ਰੰਗ ਰਾਤਾ ਹਰ ਕਾ ਨਾਮ ਮਨ ਭਾਇਆ ਗੁਰਮੁਖ ਹਰਿ ਵੇਖੈ ਗੁਰਮੁਖ ਹਰਿ ਬੋਲੈ ਗੁਰਮੁਖ ਹਰਿ ਸਾਜ ਰੰਗ ਲਾਇਆ ਨਾਨਕ ਗੁਰਮੁਖ ਗਿਆਨ ਪ੍ਰਾਪਤਿ ਹੋਵੈ ਤਿਮਰ ਗਿਆਨ ਅਧੇਰ ਚੁਕਾਇਆ ਜਿਸ ਨੂੰ ਕਰਮ ਹੋਵੇ ਧੁਰ ਪੂਰਾ ਤਿਨ ਗੁਰਮੁਖ ਹਰਿ ਨਾਮ ਧਿਆਇਆ ਮਹੱਲਾ ਤੀਜਾ ਸਤਿਗੁਰ ਜਿਨਾ ਨਾ ਸੇਵਿਓ ਸ਼ਬਦ ਨਾ ਲੱਗੋ ਪਿਆਰ ਸਾਜੇ ਨਾਮ ਨਾ ਧਿਆਇਆ ਕਿਤ ਆਇਆ ਸੰਸਾਰਿ ਫਿਰ ਫਿਰ ਜੁਨੀ ਪਾਈਐ ਵਿਸ਼ਟਾ ਸਾਖਵਾਰ ਕੂੜਾ ਲਾਲਚ ਲੱਗਿਆ ਨਾ ਉਰਵਾਰ ਨਾ ਪਾਰ ਨਾਨਕ ਗੁਰੂ ਕੋ ਉਪਰੇ ਜੇ ਆਪ ਮੇਲੇ ਕਰਤਾਰ ਪੌੜੀ ਭਗਤ ਸਚੈ ਦਰ ਸੋਹਦੇ ਸਚੈ ਸਬਦ ਰਹਾਏ ਹਰ ਕੀ ਪ੍ਰੀਤ ਤਿਨ ਉਪਜੀ ਹਰ ਪ੍ਰੇਮ ਕਸਾਏ ਹਰ ਰੰਗ ਰਹੇ ਸਦਾ ਰੰਗ ਰਾਤੇ ਰਸਨਾ ਹਰ ਰਸ ਪਿਆਏ ਸਫਲ ਜਨਮ ਜਿਨੀ ਗੁਰਮੁਖ ਜਾਤਾ ਹਰ ਜੀਉ ਰਹਿ ਵਸਾਏ ਬਾਦ ਗੁਰੂ ਫਿਰੈ ਬਿਲਾ ਦੀਨ ਦੂਜਾ ਭਾਇ ਖਵਾਏ ਸ਼ਲੋਕ ਮਹੱਲਾ ਤੀਜਾ ਕਾਲ ਜੁਗ ਵਹਿ ਨਾਮ ਨਿਧਾਨ ਭਗਤੀ ਖਟਿਆ ਹਰ ਉਤਮ ਪਦ ਪਾਇਆ ਸਤਿਗੁਰ ਸੇਵ ਹਰਿ ਨਾਮ ਮਨ ਵਸਾਇਆ ਅਨੰਦ ਨਾਮ ਧਿਆਇਆ ਵਿਚੇ ਗ੍ਰਹਿ ਗੁਰ ਬਚਨ ਉਦਾਸੀ ਹਉ ਮੈਂ ਮੋਹ ਜਲਾਇਆ ਆਪ ਤਰਿਆ ਕੁਲ ਜਗਤ ਤਰਾਇਆ ਧਨ ਜਨੇਦੀ ਮਾਇਆ ਐਸਾ ਸਤਿਗੁਰ ਸੋਈ ਪਾਏ ਜਿਸ ਧੁਰ ਮਸਤਿਗ ਹਰ ਲਿਖ ਪਾਇਆ ਜਨ ਨਾਨਕ ਬਲਿਹਾਰੀ ਗੁਰ ਆਪਣੇ ਮਿਟਾਓ ਜੇਨ ਪ੍ਰਮ ਭੁੱਲਾ ਮਾਰਗ ਪਾਇਆ ਮਹੱਲਾ ਤੀਜਾ ਤ੍ਰੈ ਗੁਣ ਮਾਇਆ ਵੇਖ ਭੁੱਲੇ ਜਿਉ ਦੇਖ ਦੀਪਕ ਪਤੰਗ ਪਜਾਇਆ ਪੰਡਿਤ ਭੁੱਲ ਭੁੱਲ ਮਾਇਆ ਵੇਖੈ ਦਿਖਾ ਕਿਨੈ ਕਿਹੋ ਆਣ ਚੜਾਇਆ ਦੂਜੈ ਭਾਏ ਪੜਹਿ ਨਿਤ ਵਿਖਿਆ ਨਾਉ ਦਈ ਅਖਵਾਇਆ ਜੋਗੀ ਜੰਗੋ ਸੁਨਿਆਤੀ ਭੁੱਲੇ ਉਹਨਾ ਅਹੰਕਾਰ ਬਹੁ ਗਰਵ ਵਧਾਇਆ ਛਾਦਨ ਭੋਜਨ ਨਾ ਲੈਈ ਸਤ ਭਿਖਿਆ ਮਨ ਹਟ ਜਨੁ ਗਵਾਇਆ ਇਤੜਿਆ ਵਿਚੋ ਸੋ ਜਨ ਸਮਦਾ ਜਿਨ ਗੁਰਮੁਖ ਨਾਮ ਧਿਆਇਆ ਜਨ ਨਾਨਕ ਕਿਸ ਨੂੰ ਆਖ ਸੁਣਾਈਐ ਜਾਂ ਕਰਦੇ ਸਭ ਕਰਾਇਆ ਪੌੜੀ ਮਾਇਆ ਮੋਹ ਪ੍ਰੀਤ ਹੈ ਕਾਂ ਕ੍ਰੋਧ ਅਹੰਕਾਰਾ ਇਹ ਜਮ ਕੀ ਸਰਕਾਰ ਹੈ ਏਨਾ ਉਪਰੇ ਜਮ ਕਾ ਡੰਡ ਕਰਾਰਾ ਮਨਮੁਖ ਜਮ ਮਗ ਪਾਇਨ ਜਿਨ ਦੂਜਾ ਭਾਉ ਪਿਆਰਾ ਜਮਪੁਰ ਬੱਧੇ ਨ ਕੋ ਸੁਣੈ ਨਾ ਪੁਕਾਰਾ ਜਿਸਨੋ ਕਿਰਪਾ ਕਰੇ ਤਿਸ ਗੁਰ ਮਿਲੈ ਗੁਰਮੁਖ ਨਿਸਤਾਰਾ ਸ਼ਲੋਕ ਮਹਲਾ ਤੀਜਾ ਹਉ ਮੈਂ ਮੋਤਾ ਮੋਹਣੀ ਮਨ ਮੁਖਾ ਨੋ ਗਈ ਖਾਏ ਜੋ ਮੋਹੇ ਦੂਜਾ ਚਿਤ ਲਾਏ ਦੇ ਤਿਨਾ ਵਿਆਪ ਰਹੀ ਲਪਟਾਏ ਗੁਰ ਕੈ ਸਭ ਪਰ ਜਾਲੀਐ ਤਾ ਇਹ ਵਿੱਚ ਹੋ ਜਾਏ ਤਨ ਮਨ ਹੋਵੇ ਉਜਲਾ ਨਾਮ ਵਸੈ ਮਨ ਆਏ ਨਾਨਕ ਮਾਇਆ ਕਾ ਮਾਰਨ ਹਰਿ ਨਾਮ ਹੈ ਗੁਰਮੁਖ ਪਾਇਆ ਜਾਏ ਮਹੱਲਾ ਤੀਜਾ ਇਹੋ ਮਨ ਕੇਤੜਿਆ ਜੁਗ ਭਰਮਿਆ ਥਿਰ ਰਹਿ ਨਾ ਆਵੇ ਜਾਏ ਹਰਿ ਪਾਣਾ ਤਾ ਭਰਮਾਇਨ ਕਰ ਪਰਪੰਚ ਖੇਲ ਉਪਾਏ ਜਾ ਹਰ ਬਖਸ਼ੇ ਤਾ ਗੁਰ ਮਿਲੈ ਆਸਥਰ ਰਹਿ ਸਮਾਏ ਨਾਨਕ ਮਨ ਹੀ ਤੇ ਮਨ ਮਾਨਿਆ ਨਾ ਕਿਸ ਮਰੈ ਨਾ ਜਾਏ ਪੌੜੀ ਕਾਇਆ ਕੋਟ ਅਪਾਰ ਹੈ ਮਿਲਣਾ ਸੰਜੋਗੀ ਕਾਇਆ ਅੰਦਰ ਆ ਵਸ ਰਹਾ ਆਪੇ ਰਸ ਭੋਗੀ ਆਪ ਆਤੀਤ ਅਲਿਵਤ ਹੈ ਨਿਰਜੋਗ ਹਰ ਜੋਗੀ ਜੋ ਸੁਭਾਵੈ ਭਾਵੈ ਸੋ ਕਰੇ ਹਰ ਕਰੇ ਸੋ ਹੋਗੀ ਹਰ ਗੁਰਮੁਖ ਨਾਮ ਧਿਆਇਐ ਲਹਿ ਜਾਇ ਵਿਜੋਗੀ ਸ਼ਲੋਕ ਮਹੱਲਾ ਤੀਜਾ ਵਾਹੋ ਵਾਹੋ ਆਪ ਖਾਇਦਾ ਗੁਰ ਸਬਦੀ ਸਚ ਸੋਏ ਵਾਹ ਵਾਹ ਸਿਖ ਸਲਾਹ ਹੈ ਗੁਰਮੁਖ ਬੂਝੈ ਕੋਏ ਵਾਹ ਵਾਹ ਬਾਣੀ ਸੱਚ ਹੈ ਸੱਚ ਮਿਲਾਵਾ ਹੋਏ ਨਾਨਕ ਵਾਹ ਵਾਹ ਕਰਤਿਆ ਪ੍ਰਭ ਪਾਇਆ ਕਰਮ ਦੀ ਹੋਏ ਮਹੱਲਾ ਤੀਜਾ ਵਾਹ ਵਾਹ ਕਰਤੀ ਰਸਨਾ ਸਭ ਸੁਹਾਈ ਪੂਰਾ ਸ਼ਬਦ ਪ੍ਰਭ ਮਿਲਿਆ ਆਈ ਵਡ ਭਾਗਿਆ ਵਾਹ ਵਾਹ ਮੋਹ ਕਢਾਈ ਵਾਹ ਵਾਹ ਕਰਹਿ ਸੇ ਜਨ ਸੋਹਣੇ ਤਿਨ ਕਉ ਪਰਜਾ ਪੂਜਣ ਆਈ ਵਾਹ ਵਾਹ ਕਰਮ ਪ੍ਰਾਪਤਿ ਹੋਵੇ ਨਾਨਕ ਦਰ ਸੱਚਾ ਸੋਭਾ ਪਾਈ ਪੌੜੀ ਬੱਜਰ ਕਪਾੜ ਕਾਇਆ ਗੜ ਪੀਤਰੇ ਕੂੜ ਕੋ ਸਤ ਅਭਿਮਾਨੀ ਭਰਮ ਭੂਲੇ ਨਦਰ ਨ ਆਵਨੀ ਮਨ ਕੇ ਅੰਧ ਗਿਆਨੀ ਉਪਾਇ ਕਿਤੈ ਨਾ ਲਭਨੀ ਗਰ ਭੇਖ ਥਕੇ ਭੇਖ ਵਾਨੀ ਗੁਰ ਸਬਦੀ ਖੋਲਾਈਐਨ ਹਰ ਨਾਮ ਜਪਾਨੀ ਹਰ ਜਿਉ ਅੰਮ੍ਰਿਤ ਬਿਰਖੈ ਜਿਨ ਪੀਆ ਤੇ ਤ੍ਰਿਪਤਾਨੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਕਰਤਿਆ ਰਹਿਣ ਸੁਖ ਵਿਹਾਏ ਵਾਹ ਵਾਹ ਕਰਤਿਆ ਸਦਾ ਆਨੰਦ ਹੋਵੇ ਮੇਰੀ ਮਾਏ ਵਾਹ ਵਾਹ ਕਰਤਿਆ ਸਿਉ ਨਿਵਲਾਏ ਵਾਹ ਵਾਹ ਕਰਮੀ ਬੋਲੇ ਬੁਲਾਏ ਵਾਹ ਵਾਹ ਕਰਤਿਆ ਸੋਭਾ ਪਾਏ ਨਾਨਕ ਵਾਹ ਵਾਹ ਸਤਿ ਰਜਾਏ ਮਹੱਲਾ ਤੀਜਾ ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਭਾਲ ਵਾਹ ਵਾਹ ਸਬਦੇ ਉਚਰੈ ਵਾਹ ਵਾਹ ਹਿਰਦੈ ਨਾਲ ਵਾਹ ਵਾਹ ਕਰਤਿਆ ਹਰਿ ਪਾਇਆ ਸਾਜੇ ਗੁਰਮੁਖ ਭਾਲਿ ਸੇਵੜ ਭਾਗੀ ਨਾਨਕਾ ਹਰਿ ਹਰਿ ਹਿਰਦੈ ਸਮਾਲ ਪੌੜੀ ਏਵਨਾ ਅਤ ਲੋਭਿਆ ਨਿਤ ਲੋਭੇ ਰਾਤਾ ਮਾਇਆ ਮਨਸਾ ਮੋਹਣੀ ਦਾਹ ਦਿਸ ਫਿਰਾਤਾ ਅੱਗੇ ਨਾਉ ਜਾਤ ਨਾ ਜਾਏ ਸੀ ਮਨੁ ਦੁਖ ਖਾਤਾ ਰਸਨਾ ਹਰ ਰਸਨਾ ਚੱਕਿਓ ਫੀਕਾ ਬੋਲਾਤਾ ਜਿਨ੍ਹਾਂ ਗੁਰੂ ਕੇ ਅੰਮ੍ਰਿਤ ਚਾਖਿਆ ਸੇ ਜਨ ਤ੍ਰਿਪਤਾਤਾ ਸਲੋਕ ਮਹੱਲਾ ਤੀਜਾ ਵਾਹ ਵਾਹ ਤਿਸ ਨੂੰ ਆਖੀਐ ਜੇ ਸੱਚਾ ਗਹਿਰ ਗੰਭੀਰ ਵਾਹ ਵਾਹ ਤਿਸ ਨੂੰ ਆਖੀਐ ਜੇ ਗੁਣ ਦਾਤਾ ਮਤ ਧੀਰ ਵਾਹ ਵਾਹ ਤਿਸ ਨੂੰ ਆਖਿਆ ਜੇ ਸਾਮੈ ਰਿਆ ਸਮਾਏ ਵਾਹ ਵਾਹ ਤਿਸ ਨੂੰ ਆਖਿਆ ਜੇ ਦੇਦਾਰ ਸੁਵਾਹੇ ਨਾਨਕ ਵਾਹ ਵਾਹ ਇੱਕੋ ਕਰ ਲਾਈਐ ਜੇ ਸਤਿਗੁਰ ਦੀਆ ਦਿਖਾਏ ਮਹਲਾ ਤੀਜਾ ਵਾਹ ਵਾਹ ਗੁਰਮੁਖ ਸਦਾ ਕਰੈ ਮਨਮੁਖ ਮਰੈ ਬਿਖ ਖਾਏ ਉਹਨਾ ਵਾਹ ਵਾਹ ਨਾ ਭਾਵੀ ਦੁਖੇ ਦੁਖ ਗੁਰੂ ਕੇ ਅੰਮ੍ਰਿਤ ਪੀਵਣਾ ਵਾਹ ਵਾਹ ਕਰਹਿ ਨਿਵਲਾਏ ਨਾਨਕ ਵਾਹ ਵਾਹ ਕਰਹਿ ਸੇ ਜਨ ਨਿਰਮਲੇ ਤ੍ਰਿਭਵਨ ਸੋਜੀ ਪਾਏ ਪੌੜੀ ਹਰ ਕੈ ਭਾਣਾ ਗੁਰ ਮਿਲੈ ਸੇਵਾ ਭਗਤ ਮਨੀਜੈ ਹਰ ਕੈ ਭਾਣਾ ਹਰ ਮਨ ਵਸੈ ਸਾਜੇ ਰਸ ਪੀਜੈ ਹਰ ਕੈ ਭਾਣਾ ਸੁਖ ਪਾਈਐ ਹਰ ਲਾਹਾ ਨਿਤ ਲੀਜੈ ਹਰ ਕਾ ਤਖਤ ਬਹਾਲੀਐ ਨਿਜ ਘਰ ਸਦਾ ਵਸੀਜੈ ਹਰ ਕਾ ਪਾਣਾ ਤਿੰਨੀ ਮੰਨਿਆ ਜਿੰਨਾ ਗੁਰੂ ਮਿਲੀ ਜੈ ਸ਼ਲੋਕ ਮਹੱਲਾ ਤੀਜਾ ਵਾਹ ਸੇ ਸੇਜਨ ਸਦਾ ਕਰੈ ਜਿਨ ਕੋ ਆਪੇ ਦੇ 부ਝਾਏ ਵਾਹ ਵਾਹ ਕਰਤਿਆ ਮਨ ਨਿਰਮਲ ਹੋਵੈ ਹਉਮੈ ਵਿੱਚ ਹੋ ਜਾਏ ਵਾਹ ਵਾਹ ਗੁਰ ਸਿੱਖ ਜੋ ਨਿਤ ਕਰੇ ਸੋ ਮਨ ਚਿੰਦਿਆ ਫਲ ਪਾਏ ਵਾਹ ਵਾਹ ਕਰਹਿ ਸੇ ਜਨ ਸੋਹਣੇ ਹਰਿ ਤਿਨ ਕੈ ਸੰਗ ਮਿਲਾਏ ਵਾਹੋ ਵਾਹੋ ਹਿਰਦੈ ਉਚਰਾ ਮੁਖੋ ਵੀ ਵਾਹੋ ਵਾਹੋ ਕਰਿਓ ਨਾਨਕ ਵਾਹੋ ਵਾਹੋ ਜੋ ਕਰੈ ਹੋ ਤਨ ਮਨ ਤਿਨ ਕਉ ਦੇਉ ਮਹੱਲਾ ਦੀਜਾ ਵਾਹੋ ਸਾਹਿਬ ਸਚ ਹੈ ਅੰਮ੍ਰਿਤ ਜਾ ਕਾ ਨਾਉ ਜਿਨ ਸੇਵਿਆ ਤਿਨ ਫਲ ਪਾਇਆ ਹੋ ਤਿਨ ਬਲਿਹਾਰੈ ਜਾਓ ਵਾਹ ਵਾਹ ਗੁਣੀ ਨਿਧਾਨ ਹੈ ਜਿਸਨੋ ਦੇ ਸੁਖਾਏ ਵਾਹ ਵਾਹ ਜਲ ਥਲ ਭਰਪੂਰ ਹੈ ਗੁਰਮੁਖ ਪਾਇਆ ਜਾਏ ਵਾਹ ਵਾਹ ਗੁਰ ਸਿੱਖ ਨਿਤ ਸਭ ਕਰੋ ਗੁਰ ਪੂਰੇ ਵਾਹ ਵਾਹ ਭਾਵੈ ਨਾਨਕ ਵਾਹ ਵਾਹ ਜੋ ਮਨ ਚਿਤ ਕਰੇ ਤਿਸ ਜਮ ਕੰਕਰ ਨੀੜ ਨਾ ਆਵੈ ਪੌੜੀ ਹਰ ਜੀਉ ਸੱਚਾ ਸੱਚ ਹੈ ਸੱਚੀ ਗੁਰਬਾਣੀ ਸਤਗੁਰ ਤੇ ਸੱਚ ਪਛਾਣੀਐ ਸੱਚ ਸਾਜ ਸਮਾਣੀ ਆਣ ਦਿਨ ਜਾਗੈ ਨਾਸ ਹੋਵੈ ਜਾਗਤ ਰਹਿਣ ਵਿਹਾਣੀ ਗੁਰਮਤੀ ਹਰ ਰਾ ਚਾਖਿਆ ਸੇ ਪੁਨ ਪ੍ਰਾਣੀ ਬਿਨ ਗੁਰ ਕਿਨੈ ਨਾ ਪਾਇਓ ਪਜ ਮੋਏ ਅਜਾਣੀ ਸ਼ਲੋਕ ਮਹੱਲਾ ਤੀਜਾ ਵਾਹ ਵਾਹ ਬਾਣੀ ਨਿਰੰਕਾਰ ਹੈ ਤਿਸ ਜੀਵਨ ਅਵਰ ਨ ਕੋਏ ਵਾਹ ਵਾਹ ਅਗਮ ਥਾਉ ਹੈ ਵਾਹ ਵਾਹ ਸੱਚਾ ਸੋਏ ਵਾਹ ਵਾਹ ਵੇ ਪ੍ਰਵਾਹ ਹੈ ਵਾਹ ਵਾਹ ਕਰੇ ਸੋ ਹੋਏ ਵਾਹ ਵਾਹ ਅੰਮ੍ਰਿਤ ਨਾਮ ਹੈ ਗੁਰਮੁਖ ਭਾਵੈ ਕੋਏ ਵਾਹ ਵਾਹ ਕਰਮੀ ਪਾਈਐ ਆਪ ਦਇਆ ਕਰਿ ਦੇ ਨਾਨਕ ਵਾਹ ਵਾਹ ਗੁਰਮੁਖ ਪਾਈਐ ਅਨੰਦ ਨਾਮ ਲਈ ਮਹੱਲਾ ਤੀਜਾ ਬਿਨ ਸਤਗੁਰ ਸੇਵੇ ਸਾਥ ਨਾ ਆਵੀ ਦੂਜੀ ਨਾਹੀ ਜਾਏ ਜੇ ਬਹੁ ਤੇਰਾ ਲੋਚਿਐ ਬਿਨ ਕਰਮੈ ਨਾ ਪਾਇਆ ਜਾਏ ਜਿਨਾ ਅੰਤਰ ਲੋ ਵਿਕਾਰ ਹੈ ਦੂਜੈ ਭਾਇ ਖਵਾਏ ਜੰਮਨ ਮਰਨ ਨ ਚੁੱਕੀ ਹਉ ਮੈਂ ਵਿੱਚ ਦੁਖ ਪਾਏ ਜਿਨਾ ਸਤਗੁਰ ਸਿਉ ਚਿਤ ਲਾਇਆ ਸੋ ਖਾਲੀ ਕੋਈ ਨਾਹੇ ਤਿਨ ਜਮ ਕੀ ਤਲਬ ਨਾ ਹੋਵੇ ਨਾ ਓਏ ਦੁਖ ਸਹਾਹੇ ਨਾਨਕ ਗੁਰਮੁਖ ਉਬਰੇ ਸੱਚੈ ਸਭ ਸਮਾਹੇ ਪੌੜੀ ਢਾਢੀ ਤਿਸਨੋ ਆਖਿਆ ਜੇ ਖਸਮੈ ਤਰੇ ਪਿਆਰ ਦਰ ਖੜਾ ਸੇਵਾ ਕਰੇ ਗੁਰ ਸਬਦੀ ਵਿਚਾਰ ਢਾਢੀ ਦਰ ਘਰ ਪਾਇਸੀ ਸੱਚ ਰਖੈ ਔਰ ਧਾਰੇ ਢਾਢੀ ਕਾ ਮਹਲ ਅਗਲਾ ਹਰ ਕੈ ਨਾਇ ਪਿਆਰ ਢਾਢੀ ਕੀ ਸੇਵਾ ਚਾਕਰੀ ਹਰ ਜਬ ਹਰ ਨਿਸਤਾਰੇ ਸ਼ਲੋਕ ਮਹੱਲਾ ਤੀਜਾ ਗੂਦਰੀ ਜਾਤ ਗਵਾਰੇ ਜਾ ਸਹੁ ਪਾਏ ਆਪਣਾ ਗੁਰ ਕੈ ਸ਼ਬਦ ਵਿਚਾਰੇ ਆਨ ਦਿਨ ਹਰ ਜਬ ਜਾਪਣਾ ਜਿਸ ਸਤਿਗੁਰੂ ਮਿਲੈ ਤਿਸ ਪਉ ਪੈ ਸਾ ਕੁਲਵੰਤੀ ਨਾਰੇ ਸਾ ਹੁਕਮ ਪਛਾਣੈ ਕੰਤ ਕਾ ਜਿਸਨੋ ਕਿਰਪਾ ਕੀਤੀ ਕਰਤਾਰੇ ਉਹ ਕੁਤਜੀ ਕੁਲਖਣੀ ਪਰ ਹਰ ਛੋਡੀ ਪਤਾਰ ਪੈ ਪੈ ਅਮਲ ਕਟਿਆ ਨਿਰਮਲ ਹੋਵੈ ਸਰੀਰ ਅੰਤਰ ਪ੍ਰਗਾਸ ਮਤਿ ਵਿਤਮ ਹੋਵੈ ਹਰ ਜਪ ਗੁਣੀ ਗਹੀਰ ਪੈ ਵਿੱਚ ਬੈਸੈ ਪੈ ਰਹਿ ਪੈ ਵਿੱਚ ਕਮਾਵੈ ਕਾਰ ਐਥੈ ਸੁਖ ਵਡਿਆਇਆ ਦਰਗਾ ਮੋਖ ਦੁਆਰ ਪੈ ਤੇ ਨਿਰਪਉ ਪਾਈਐ ਮਿਲ ਜੋਤੀ ਜੋਤਿ ਅਪਾਰ ਨਾਨਕ ਖਸਮੈ ਪਾਵੈ ਸਾ ਭਲੀ ਜਿਸਨੋ ਆਪੇ ਬਖਸ਼ੇ ਕਰਤਾਰ ਮਹੱਲਾ ਤੀਜਾ ਸਦਾ ਸਦਾ ਸਲਾਹੀਐ ਸੱਚੇ ਕਉ ਬਲ ਜਾਓ ਨਾਨਕ ਏਕ ਛੋੜ ਦੂਜੈ ਲੱਗੈ ਸਾਜੇ ਵਾ ਜਲ ਜਾਓ ਪੌੜੀ ਅੰਸਾ ਅਵਤਾਰੂ ਭਾਇਓਨ ਭਾਉ ਦੂਜਾ ਕੀ ਆਜੋ ਰਾਜੇ ਰਾਜ ਦੇ ਦੁਖ ਸੁਖ ਬਲੀਆ ਈਸ਼ਰ ਬ੍ਰਹਮਾ ਦੇ ਅੰਤ ਤਿਨੀ ਨਾ ਲਹੀਆ ਨਿਰਭਉ ਨਿਰੰਕਾਰ ਅਲਖ ਹੈ ਗੁਰਮੁਖ ਪ੍ਰਗਟੀਆ ਤਿਥੈ ਸੋਗ ਵਿਜੋਗ ਨਾ ਵਿਆਪੀ ਆਸਥਿਰ ਜਗਥੀਆ ਸ਼ਲੋਕ ਮਹਲਾ ਤੀਜਾ ਇਹੋ ਸਭ ਕਿਛ ਆਵਣ ਜਾਣ ਹੈ ਜੇਤਾ ਹੈ ਆਕਾਰ ਜਿਨ ਇਹੋ ਲੇਖਾ ਲਿਖਿਆ ਸੋ ਹੋਆ ਪ੍ਰਵਾਣ ਨਾਨਕ ਜੀ ਕੋ ਆਗਨਾਇ ਦਾ ਸੋ ਮੂਰਖ ਗਵਾਰ ਮਹੱਲਾ ਤੀਜਾ ਮਨ ਕੁੰਚਰ ਪੀਲਕ ਗੁਰੂ ਗਿਆਨ ਕੁੰਡਾ ਜਹ ਖਿੰਚੇ ਤਹ ਜਾਏ ਨਾਨਕ ਹਸਦੀ ਕੁੰਡੇ ਬਾਹਰਾ ਫਿਰ ਫਿਰ ਉਧੜ ਪਾਏ ਪੌੜੀ ਤਿਸ ਆਗੈ ਅਰਦਾਸ ਜਿਨੇ ਉਪਾਇਆ ਸਤਿਗੁਰ ਆਪਣਾ ਸੇਵ ਸਭ ਫਲ ਪਾਇਆ ਅੰਮ੍ਰਿਤ ਹਰ ਕਾ ਨਾਉ ਸਦਾ ਧਿਆਇਆ ਸੰਤ ਜਨਾ ਕੈ ਸੰਗ ਦੁਖ ਮਿਟਾਇਆ ਨਾਨਕ ਪੈ ਅਚਿੰਤ ਹਰ ਤਨ ਨੇ ਚਲਾਇਆ ਸ਼ਲੋਕ ਮਹੱਲਾ ਤੀਜਾ ਖੇਤ ਮਿਆਲਾ ਉੱਚਿਆ ਘਰ ਉੱਚਾ ਨਿਰਣਉ ਮਹਲ ਭਗਤੀ ਘਰ ਸਰੈ ਸੱਜਣ ਪਹੁਣਿਓ ਬਰਸਨਾ ਤਾ ਬਰਸ ਕਨਾ ਬੌੜ ਬਰਸੈ ਕਾਹੇ ਨਾਨਕ ਤਿਨ ਬਲਿਹਾਰ ਨੈ ਜਿਨ ਗੁਰਮੁਖ ਪਾਇਆ ਮਨ ਮਾਹੇ ਮਹੱਲਾ ਤੀਜਾ ਮਿੱਠਾ ਸੋ ਜੋ ਭਾਵ ਦਾ ਸੱਜਣ ਸੋ ਜੇ ਰਾਸੇ ਨਾਨਕ ਗੁਰਮੁਖ ਜਾਣੀਐ ਜਾ ਕੋ ਆਪ ਕਰੇ ਪ੍ਰਗਾਸ ਪੌੜੀ ਪ੍ਰਭ ਪਾਸ ਜਨ ਕੀ ਅਰਦਾਸ ਤੂੰ ਸੱਚਾ ਸਾਈ ਤੂੰ ਰਖਵਾਲਾ ਸਦਾ ਸਦਾ ਹੋ ਤੁਧ ਧਿਆਈ ਜੀ ਜਨ ਸਭ ਤੇਰਿਆ ਤੂੰ ਰਹਾ ਸਮਾਈ ਜੋ ਦਾਸ ਤੇਰੇ ਕੀ ਨਿੰਦਾ ਕਰੇ ਤਿਸ ਮਾਰ ਪਚਾਈ ਚਿੰਤਾ ਛੱਡ ਚਿੰਤ ਰਹੋ ਨਾਨਕ ਲਗ ਪਾਈ ਇਸ ਰੂਪ ਮਹੱਲਾ ਤੀਜਾ ਆਸਾ ਕਰਤਾ ਜਾਗੂਆ ਆਸਾ ਮਰੈ ਨਾ ਜਾਏ ਨਾਨਕ ਆਸਾ ਪੂਰੀਆ ਸੱਚੇ ਸੋ ਚਿਤ ਲਾਏ ਮਹੱਲਾ ਤੀਜਾ ਆਸਾ ਮਨਸਾ ਮਰ ਜਾਏ ਸੀ ਜਿਨ ਕੀਤੀ ਸੋ ਲੈ ਜਾਏ ਨਾਨਕ ਨੇ ਚਲਕੋ ਨਹੀਂ ਬਾਝੋ ਹਰ ਕਹਿ ਨਾਏ ਪੌੜੀ ਆਪੇ ਜਗਤੋ ਪਾਇਉਨ ਕਰ ਪੂਰਾ ਥਾਟ ਆਪੇ ਸਾਹੋ ਆਪੇ ਵਣਜਾਰਾ ਆਪੇ ਹੀ ਹਰਿਹਾਟ ਆਪੇ ਸਾਗਰ ਆਪੇ ਬੋਇਥਾ ਆਪੇ ਹੀ ਖੇਵਾਟ ਆਪੇ ਗੁਰ ਚੇਲਾ ਹੈ ਆਪੇ ਆਪੇ ਦਸੇ ਘਾਟ ਜਨ ਨਾਨਕ ਨਾਮ ਧਿਆਏ ਤੂੰ ਸਭ ਕਿਲ ਵਿਖ ਕਾਟ ਸੁਧ ਰਾਗ ਵਾਰ ਮਹੱਲਾ ਪੰਜਵਾਂ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਸ਼ਲੋਕ ਮਹੱਲਾ ਪੰਜਵਾਂ ਅੰਤਰ ਗੁਰ ਆਰਾਧਨਾ ਜਿਹਵਾ ਜਪ ਗੁਰ ਨਾਉ ਨੇਤਰੀ ਸਤਿਗੁਰ ਵੇਖਣਾ ਸਰਵਣੀ ਸੁਨਣਾ ਗੁਰ ਨਾਉ ਸਤਿਗੁਰ ਸੇਤੀ ਰਤਿਆ ਤਰਖਾ ਪਾਈਐ ਠਾਉ ਕਹੋ ਨਾਨਕ ਕਿਰਪਾ ਕਰੇ ਜਿਸ ਨੂੰ ਇਹ ਵਤ ਦੇ ਜਗ ਮਹਿ ਉਤਮ ਕਾਢਿਐ ਵਿਰਲੇ ਕੇਈ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰਿਆ ਪੁਵਾਰਿਆਂ ਨੂੰ ਗੁਰ ਕੀ ਪੈਰੀ ਪਾਏ ਕਾਜ ਸਵਾਰਿਆਂ ਨੂੰ ਹੋਆ ਆਪ ਦਇਆਲ ਮਨੋ ਨਾ ਵਿਸਾਰਿਆਂ ਨੂੰ ਸਾਧ ਜਨਾ ਕੈ ਸੰਗ ਭਵਜਲ ਤਾਰਿਆਂ ਨੂੰ ਸਾਖਤ ਨਿੰਦਕ ਦੁਸ਼ਟ ਖਿਨ ਵਾਹਿ ਬਿਦਾਰਿਆਂ ਨੂੰ ਤਿਸ ਸਾਹਿਬ ਕੀ ਟੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੇ ਪੌੜੀ ਅਕਲ ਨਿਰੰਜਨ ਪੁਰਖੇ ਅਗਮਾ ਭਾਰੀਐ ਸਚੋ ਸੱਚਾ ਸੱਚ ਸੱਚ ਨਿਹਾਰੀਐ ਕੂੜ ਨ ਜਾਪੈ ਕਿਛ ਤੇਰੀ ਧਾਰੀਐ ਸਭ ਸਹਿ ਦੇ ਦਾਤਾਰ ਜੇ ਤੂੰ ਭਾਰੀਐ ਇਕਤ ਸੋਤ ਪਰੋਏ ਜੋ ਸੰਜਾਰੀਐ ਹੁਕਮੇ ਭਵਜਨ ਮਾਂਝੇ ਹੁਕਮੇ ਤਾਰੀਐ ਪ੍ਰਭ ਜੀਓ ਤੁਧ ਧਿਆਏ ਸੋਏ ਜਿਸ ਭਾਗ ਮਥਾਰੀਐ ਤੇਰੀ ਗਤ ਮਿਤ ਲਖੀ ਨਾ ਜਾਏ ਹਉ ਤੁਧ ਬਲਿਹਾਰੀਐ ਸ਼ਲੋਕ ਮਹੱਲਾ ਪੰਜਵਾ ਜਾ ਤੂੰ ਤੁਸੈ ਮਿਹਰਬਾਨ ਅਚਿੰਤ ਵਸੈ ਮਨ ਮਾਹੇ ਜਾ ਤੂੰ ਤੁਸੈ ਮਿਹਰਬਾਨ ਨੋ ਨਿਧਿ ਘਰ ਮਹਿ ਪਾਹੇ ਜਾ ਤੂੰ ਤੁਸੈ ਮਿਹਰਬਾਨ ਤਾ ਗੁਰ ਕਾ ਮੰਤਰ ਕਮਾਹੇ ਜਾ ਤੂੰ ਤੁਸੈ ਮਿਹਰਬਾਨ ਤਾ ਨਾਨਕ ਸੱਚ ਸਮਾਹੇ ਮਹੱਲਾ ਪੰਜਵਾ ਕੀਤੀ ਬਹਿਨ ਬਹਿਣੇ ਮੁੱਚ ਵਜਾਇਨ ਵੱਜ ਨਾਨਕ ਸੱਚੇ ਨਾਮ ਵਿਣ ਕਿਸੈ ਨਾ ਰਹੀਆ ਲੱਜ ਪੌੜੀ ਤੁਧ ਧਿਆਨ ਵੇਖ ਤੇ ਪਾਸਲ ਖੜੇ ਗਣਤੀ ਗਣੀ ਨ ਜਾਏ ਤੇਰੇ ਦਰ ਪੜੇ ਬ੍ਰਹਮੇ ਤੁਧ ਧਿਆਨ ਇੰਦ੍ਰਿੰਦਰ ਆਸਣਾ ਸ਼ੰਕਰ ਵਿਸ਼ਨ ਅਵਤਾਰ ਹਰ ਜਸ ਮੁਖ ਭਣਾ ਪੀਰ ਪਕਾਬਰ ਸੇਗ ਮਸਾਇ ਕੇ ਔਲੀਏ ਓਤ ਓਤ ਨਿਰੰਕਾਰ ਘਟ ਘੜ ਮੌਲੀਏ ਕੂੜਹੁ ਕਰੇ ਵਿਨਾਸ਼ ਧਰਮੇ ਤੱਗੀਐ ਜਿਤ ਜਿਤ ਲਾ ਇਹ ਆਪੇ ਤਿਤ ਤਿਤ ਲੱਗੀਐ ਸ਼ਲੋਕ ਮਹੱਲਾ ਪੰਜਵਾ ਚੰਗਿਆਈ ਆਲਕ ਕਰੇ ਬੁਰਿਆਈ ਹੋਏ ਸਿਰ ਨਾਨਕ ਅੱਜ ਕਲ ਆਪਸੀ ਗਾਫਲ ਪਾਈ ਪੇ ਮਹੱਲਾ ਪੰਜਵਾ ਕੀਤਿਆ ਕੁਟੰਗ ਗੁੱਜਾ ਥੀਐ ਨਾ ਹਿਤ ਨਾਨਕ ਤੈਸੈ ਟਕਿਆ ਮਨ ਮਹਿ ਸੱਚਾ ਮਿਤ ਪੌੜੀ ਹਉ ਮਾਗੋ ਤੁਜੈ ਦਇਆਲ ਕਰ ਦਾਸਾ ਗੋਲਿਆ ਨਾਨਕ ਪਾਈ ਰਾਜ ਜੀਵਾ ਬੋਲਿਆ ਅੰਮ੍ਰਿਤ ਨਾਮ ਨਿਧਾਨ ਦਾਸਾ ਘਰ ਕਣਾ ਤਿਨ ਕੈ ਸੰਗ ਨਿਹਾਲ ਸ਼੍ਰਵਣੀ ਜਸ ਸੁਣਾ ਕਮਾਵਾ ਤਿਨ ਕੀ ਕਾਰ ਸਰੀਰ ਭਵਿਤ ਹੋਏ ਪੱਖਾ ਪਾਣੀ ਭੀਸ ਬਿਗਸਾ ਪੈਰ ਧੋਏ ਆਪਹੁ ਕਛੂ ਨਾ ਹੋਏ ਪ੍ਰਭ ਨਦਰ ਨਿਹਾਲੀਐ ਮੋਹਿ ਨਿਰਗੁਣ ਦਿਚੈ ਥਾਉ ਸੰਤ ਧਰਮਸਾਲੀਐ ਸ਼ਲੋਕ ਮਹੱਲਾ ਪੰਜਵਾ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਭ ਧੂਰੇ ਨਾਨਕ ਸਰਣ ਤੁਹਾਰੀਆ ਪੇਖੋ ਸਦਾ ਹਜੂਰੇ ਮਹੱਲਾ ਪੰਜਵਾ ਪਤਿਤ ਪੁਨੀਤ ਸੰਖ ਹੋਏ ਹਰ ਚਰਨੀ ਮਨ ਲਾਗ ਅਠਸਰ ਤੀਰਥ ਨਾਮ ਪ੍ਰਭ ਜਿਸ ਨਾਨਕ ਮਸਤਕ ਭਾਗ ਪੌੜੀ ਨਿਤ ਜਪਿਐ ਸਾਸ ਗਿਰਾਸ ਨਾਉ ਪਰਵਦਿਗਾਰ ਦਾ ਨੂੰ ਕਰੇ ਰਾਮ ਤਿਸ ਵਿਸਾਰ ਵਿਸਾਰਦਾ ਆਪ ਉਪਾਵਨ ਹਾਰ ਆਪੇ ਹੀ ਮਾਰਦਾ ਸਭ ਕਿਸ ਜਾਣੈ ਜਾਣ ਬੁੱਝ ਵਿਚਾਰਦਾ ਅਨਕ ਰੂਖਿਰ ਮਾਹੇ ਕੁਦਰਤ ਧਾਰਦਾ ਨੂੰ ਲਾਏ ਸੱਚ ਤਿਸੈ ਉਧਾਰਦਾ ਜਿਸ ਦਾ ਹੋਵੇ ਬਲ ਸੋ ਕਦੇ ਨਾ ਹਾਰਦਾ ਸਦਾ ਅਭਗ ਦੀ ਬਾਣ ਹੈ ਹਉ ਤਿਸ ਨਮਸਕਾਰ ਦਾ ਸ਼ਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਲੋਭ ਛੋੜੀਐ ਦੀਜੈ ਅਗਨ ਜਲਾਏ ਜੀਵ ਦਿਆ ਨਿਤ ਜਪੀਐ ਨਾਨਕ ਸਾਚਾ ਨਾਉ ਮਹੱਲਾ ਪੰਜਵਾ ਸਿਮਰਤ ਸਿਮਰਤ ਪ੍ਰਭ ਆਪਣਾ ਸਭ ਫਲ ਪਾਏ ਆਹੇ ਨਾਨਕ ਨਾਮ ਅਰਾਧਿਆ ਗੁਰ ਪੂਰੈ ਦਿਆ ਮਿਲਾਏ ਪੌੜੀ ਸੋ ਮੁਕਤਾ ਸੰਸਾਰੇ ਜੇ ਗੁਰੂ ਉਪਦੇਸਿਆ ਤਿਸ ਕੀ ਗਈ ਬਲਾਏ ਮਿਟੇ ਅੰਦੇਸਿਆ ਤਿਸ ਕਾ ਦਰਸ਼ਨ ਦੇਖ ਜਗਤ ਨਿਹਾਲ ਹੋਏ ਜਨ ਕੈ ਸੰਗ ਨਿਹਾਲ ਪਾਪਾ ਮੈਲ ਧੋਏ ਅੰਮ੍ਰਿਤ ਸਾਚਾ ਨਾਉ ਉਥੈ ਜਾਪੀਐ ਮਨ ਕੋ ਹੋਏ ਸੰਤੋਖ ਭੁਖਾ ਤਰਾਪੀਐ ਜਿਸ ਘਟ ਵਸਿਆ ਨਾਉ ਤਿਸ ਬੰਧਨ ਕਾਟੀਐ ਗੁਰ ਪ੍ਰਸਾਦ ਕਿਨੈ ਵਿਰਲੈ ਹਰ ਧਨ ਖਾਟੀਐ ਸ਼ਲੋਕ ਮਹੱਲਾ ਪੰਜਵਾ ਮਨ ਮਹਿ ਚਿਤਵੋ ਚਿਤਵਨੀ ਉਤਮ ਕਰੋ ਉਠ ਨੀਤ ਹਰ ਕੀਰਤਨ ਕਾ ਆਹਰੋ ਹਰ ਦੇਹੋ ਨਾਨਕ ਕੇ ਮੀਤ ਮਹੱਲਾ ਪੰਜਵਾ ਦ੍ਰਿਸ਼ਤਾਰ ਪ੍ਰਭ ਰਾਖਿਆ ਮਨ ਤਨ ਰਤਾ ਊਲੇ ਨਾਨਕ ਜੋ ਪ੍ਰਭ ਪਾਣੀਆ ਮਰੋ ਵਿਚਾਰੀ ਸੂਲੇ ਪੌੜੀ ਜੀ ਕੀ ਬਿਰਥਾ ਹੋਏ ਸੋ ਗੁਰ ਪਹਿ ਅਰਦਾਸ ਕਰੇ ਛੋੜ ਸਿਆਣਪ ਸਗਲ ਮਨ ਤਨ ਅਰਪ ਧਾਰੇ ਪੂਜੋ ਗੁਰ ਕੇ ਪੈਰ ਦੁਰਮਤ ਜਾਏ ਜਾਰੇ ਸਾਧਨਾ ਕੈ ਸੰਗ ਭਵਜਲ ਜੁਲ ਬਿਖਮ ਤਾਰੇ ਸੇਵ ਹੋ ਸਤਿਗੁਰ ਦੇਵ ਅੱਗੇ ਨਾਮ ਰਵ ਡਾਰੇ ਖਿਨ ਮਹਿ ਕਰੇ ਨਿਹਾਲ ਊਨੇ ਸੁਭਰ ਭਾਰੇ ਮਨ ਕੋ ਹੋਏ ਸੰਤੋਖ ਧਿਆਈਐ ਸਦਾ ਹਾਰੇ ਸੋ ਲੱਗਾ ਸਤਿਗੁਰ ਸੇਵ ਜਾ ਕੋ ਕਰਮ ਧੋਰੇ ਸ਼ਲੋਕ ਮਹੱਲਾ ਪੰਜਵਾ ਲੱਗੜੀ ਸੋ ਥਾਨ ਜੋੜਨ ਹਾਰੈ ਜੋੜਿਆ ਨਾਨਕ ਲਹਰੀ ਲਖ ਸੈ ਆਨ ਡੁੱਬਣ ਦੇ ਨਮਾ ਪਿਰੀ ਮਹੱਲਾ ਪੰਜਵਾ ਬਨ ਪੀ ਲੈ ਇੱਕ ਸਾਥੀ ਲਧਮ ਦੁਖ ਹਰਤਾ ਹਰਿ ਨਾਮਾ ਬਲ ਬਲ ਜਾਏ ਸੰਤ ਪਿਆਰੇ ਨਾਨਕ ਪੂਰਨ ਕਾਮਾ ਪੌੜੀ ਪਾਇਆ ਸਭ ਨਿਧਾਨ ਤੇ ਰਹਿ ਰੰਗ ਰਤਿਆ ਨਾ ਹੋਵੀ ਪਛੋਤਾਉ ਨੂੰ ਜਪਤਿਆ ਪਹੁੰਚ ਨ ਸਕੈ ਕੋਏ ਤੇਰੀ ਟੇਕ ਜਨ ਗੁਰ ਪੂਰੇ ਵਾਹੋ ਵਾਹੋ ਸੁਖ ਲਾ ਤਾਰ ਮਨ ਗੁਰ ਪਹਿ ਸਿਫਤ ਭੰਡਾਰ ਕਰਮੀ ਪਾਈਐ ਸਤਿਗੁਰ ਨਦਰ ਨਿਹਾਰ ਬੋੜ ਨਾ ਧਾਈਐ ਰਖੈ ਆਪ ਦਇਆਲ ਕਰਦਾ ਸਾ ਆਪਣੇ ਹਰਿ ਹਰਿ ਹਰਿ ਹਰਿ ਨਾਮ ਜੀਵਾ ਸੁਣ ਸੁਣੇ ਸ਼ਲੋਕ ਮਹੱਲਾ ਪੰਜਵਾ ਪ੍ਰੇਮ ਪਟੋਲਾ ਤੈ ਸਹਿ ਦਿੱਤਾ ਢੱਕਣ ਕੂ ਪਤਿ ਮੇਰੀ ਦਾਨਾ ਬਿਨਾ ਸਾਈ ਮੈਡਾ ਨਾਨਕ ਸਾਰ ਨਾ ਜਾਣਾ ਤੇਰੀ ਮਹੱਲਾ ਪੰਜਵਾ ਤੈਡੈ ਸਿਵਰਣ ਹੱਬ ਕਿਛ ਲੱਥਮ ਬਿਖਮ ਨ ਡਿਠਮ ਕੋਈ ਜਿਸ ਪਾਤੀ ਰੱਖੈ ਸੱਚਾ ਸਾਹਿਬ ਨਾਨਕ ਮੇਟ ਨ ਸਕੈ ਕੋਈ ਪੌੜੀ ਹੋਵੈ ਸੁਖ ਘਣਾ ਦਈ ਧਿਆਇ ਆਏ ਮੰਨਿਆ ਰੋਗਾ ਕਾਣ ਹਰ ਗੁਣ ਗਾਇਐ ਅੰਦਰ ਵਰਤੈ ਠਾੜ ਪ੍ਰਭ ਆਏ ਆਏ ਪੂਰਨ ਹੋਵੈ ਆਸ ਨਾਏ ਮਨ ਵਸਾਇਐ ਕੋਈ ਨਾ ਲੱਗੈ ਬਿਗਨ ਆਪ ਗਵਾਇਐ ਗਿਆਨ ਪਦਾਰਥ ਮਾਤੀ ਗੁਰ ਤੇ ਪਾਇਐ ਤਿਨ ਪਾਏ ਸੱਦੇ ਥੋਕ ਜਿਸ ਆਪ ਦਿਵਾਇਆ ਤੂੰ ਸਭਨਾ ਕਾ ਖਸਮ ਸਭ ਤੇਰੀ ਛਾਇਆ ਸ਼ਲੋਕ ਮਹੱਲਾ ਪੰਜਵਾ ਨਦੀ ਤਰੰਦੜੀ ਮੈਡਾ ਖੋਜ ਨਾ ਖੁੰਬੈ ਮੰਝ ਮੁਹੱਬਤ ਤੇਰੀ ਤਉ ਸਹ ਚਰਣੀ ਮੈਡਾ ਹੀੜਾ ਸੀਤਮ ਹਰਿ ਨਾਨਕ ਤੁਲਹਾ ਬੇੜੀ ਮਹੱਲਾ ਪੰਜਵਾ ਜਿਨਾ ਦੇ ਸੰਦੜਿਆ ਦੁਰਮਤ ਵੰਨਿਆ ਮਿੱਤਰ ਅਸਾਡੜੇ ਸਈ ਹਉ ਢੂਢੇ ਦੀ ਜਗ ਸਵਾਇਆ ਜਨ ਨਾਨਕ ਵੇਲੇ ਕੇਈ ਪੌੜੀ ਆਵੈ ਸਾਹਿਬ ਚਿੱਤੇ ਤੇਰਿਆ ਭਗਤਾ ਡਿਠਿਆ ਮਨ ਕੀ ਕਟਿਐ ਮੈਲ ਸਾਧ ਸੰਗ ਬੁਠਿਆ ਜਨਮ ਮਰਨ ਭਉ ਕਟਿਐ ਜਨ ਕਾ ਸ਼ਬਦ ਜਾਪੇ ਬੰਧਨ ਖੋਲਨ ਸੰਤ ਦੂਤ ਸਭ ਜਾਏ ਛਾਪੇ ਤਿਸ ਸਿਓ ਲਾਇਨ ਰੰਗ ਜਿਸ ਦੀ ਸਭ ਧਾਰਿਆ ਉੱਚੀ ਹੂੰ ਉੱਚਾ ਥਾਨ ਅਗਮਿਆ ਪਾਰਿਆ ਰਹਿਣ ਦਿਵਸ ਕਰ ਜੋੜ ਸਾਸ ਸਾਸ ਆਈਐ ਜਾਇ ਆਪੇ ਹੋਏ ਦਇਆਲ ਤਾਂ ਭਗਤ ਸੰਗ ਪਾਈਐ ਸ਼ਲੋਕ ਮਹਲਾ ਪੰਜਵਾ ਬਾਰ ਵੀ ਡਾਂਡੜਾ ਹੁਮਸ ਧੁਮਸ ਕੂਕਾ ਪਈਆ ਰਾਹੀ ਤਉ ਸਹ ਸੇਤੀ ਲੱਗੜੀ ਡੋਰੀ ਨਾਨਕ ਅਨੰਦ ਸੇਤੀ ਬਨ ਗਾਹੀ ਮਹੱਲਾ ਪੰਜਵਾ ਸੱਚੀ ਬੈਸਰ ਤਿਨਾ ਸੰਗ ਜਿਨ ਸੰਗ ਜਪੀਐ ਨਾਉ ਤਿਨ ਸੰਗ ਸੰਗ ਨਾ ਕੀਚੀ ਨਾਨਕ ਜਿਨਾ ਆਪਣਾ ਸੁਆਉ ਪੌੜੀ ਸਾ ਵੇਲਾ ਪ੍ਰਵਾਣ ਜਿਤ ਸਤਿਗੁਰੂ ਭੇਟਿਆ ਹੋਆ ਸਾਧੂ ਸੰਗ ਫਿਰ ਦੁਖ ਨਾ ਟੇਟਿਆ ਪਾਇਆ ਨੇਚਲ ਥਾਨ ਫਿਰ ਗਰਭ ਨਾ ਲੇਟਿਆ ਨਦਰੀ ਆਇਆ ਇੱਕ ਸਗਲ ਬ੍ਰਹਮ ਮੇਟਿਆ ਤਤ ਗਿਆਨ ਲੈ ਧਿਆਨ ਦ੍ਰਿਸ਼ਟ ਸਮੇਟਿਆ ਸਭੋ ਜਪਿਆ ਜਾਪ ਜੇ ਮੁਖੋ ਬੋਲੇਟਿਆ ਹੁਕਮੇ ਬੁਝ ਨਿਹਾਲ ਸੁਖ ਸੁਕੇਟਿਆ ਪਰਖ ਖਜ਼ਾਨਾ ਪਾਏ ਸੇ ਬਹੁੜ ਨਾ ਖੋਟਿਆ ਸ਼ਲੋਕ ਮਹੱਲਾ ਪੰਜਵਾ ਵਿਛੋਏ ਜੰਬੂਰ ਖਵੇ ਨ ਵੰਜਣ ਗਾਖੜੇ ਜੇ ਸੋ ਧਣੀ ਮਿਲਨ ਨਾਨਕ ਸੁਖ ਸੰਭੂ ਸੱਚ ਮਹੱਲਾ ਪੰਜਵਾ ਜਿਮੀ ਵਸੰਦੀ ਪਾਣੀਐ ਈ ਧਨ ਰਖੈ ਪਾਹੇ ਨਾਨਕ ਸੋ ਸਹੁ ਆਹੇ ਜਾ ਕੈ ਆਢਲ ਹਬ ਕੋ ਪੌੜੀ ਤੇਰੇ ਕੀਤੇ ਕੰਮ ਤੁਦੈ ਹੀ ਗੋਚਰੇ ਸੋਈ ਵਰਤੈ ਜਗ ਜੇ ਕੀਆ ਤੁਧ ਤੁਰੇ ਵਿਸਮ ਭਏ ਬਿਸਮਾ ਦੇ ਦੇਖ ਕੁਦਰਤ ਤੇਰੀ ਆ ਸਰਣ ਪਰੇ ਤੇਰੀ ਦਾਸ ਕਾਰਿ ਗਾਤੇ ਹੋਏ ਮੇਰੀਆ ਤੇਰਾ ਹੱਥ ਨਿਧਾਨ ਭਾਵੈ ਤਿਸ ਦੇਹ ਜਿਸਨੋ ਹੋਏ ਦਇਆਲ ਹਰਿ ਨਾਮ ਸੇ ਲੇਹ ਅਗਮ ਅਗੋ ਤਿਰ ਬੇਅੰਤ ਅੰਤ ਨਾ ਪਾਈਐ ਜਿਸਨੋ ਹੋਏ ਕਿਰਪਾਲ ਸੋ ਨਾਮ ਧਿਆਈਐ ਸ਼ਲੋਕ ਮਹੱਲਾ ਪੰਜਵਾ ਕੜਚਿਆ ਫਿਰਨ ਸਵਾਉ ਨਾ ਜਾਣਨ ਸੁਨਿਆ ਸੇਈ ਮੁਖ ਦੇ ਸਾਨੇ ਨਾਨਕ ਰਤੇ ਪ੍ਰੇਮ ਰਾਸੇ ਮਹੱਲਾ ਪੰਜਵਾ ਖੋਦੀ ਲਧਮ ਖੋਜ ਛੱਡਿਆ ਉਜਾੜੇ ਤੈ ਸਹਿ ਦਿੱਤੀ ਵਾੜੇ ਨਾਨਕ ਖੇਤ ਨਾ ਛਿਜਈ ਪੌੜੀ ਆਰਾਧਿਓ ਸੱਚਾ ਸੋਏ ਸਭ ਕਿਛ ਜਿਸ ਪਾਸੇ ਦੁਹਾ ਸਿਰਿਆ ਖਸਮ ਆਪੇ ਖਿਨ ਮਹਿ ਕਰੇ ਰਾਸਿ ਤਿਆਗੋ ਸਗਲੋ ਭਾਵ ਤਿਸ ਕੀ ਓਟ ਗਹੋ ਪਉ ਸਰਨਾਈ ਭਾਜੇ ਸੁਖੀ ਹੂੰ ਸੁਖ ਲਹੋ ਕਰਮ ਧਰਮ ਤਤ ਗਿਆਨ ਸੰਤਾ ਸੰਗ ਹੋਏ ਜਪਿਐ ਅੰਮ੍ਰਿਤ ਨਾਮ ਵਿਗਨ ਨ ਲੱਗੈ ਕੋਏ ਜਿਸ ਨੂੰ ਆਪ ਦਇਆਲ ਤਿਸ ਮਨ ਉਠਿਆ ਪਾਈਐਨ ਸਭ ਨਿਧਾਨ ਸਾਹਿਬ ਤੁਠਿਆ ਸ਼ਲੋਕ ਮਹੱਲਾ ਪੰਜਵਾ ਲਧਮ ਲੱਭਣ ਹਾਰ ਕਰਮ ਕਰਨ ਦੋ ਮਾਪਰੀ ਇਕੋ ਸਿਰਜਣ ਹਾਰ ਨਾਨਕ ਬਿਆ ਨਾ ਪਸਿਐ ਮਹੱਲਾ ਪੰਜਵਾ ਪਾਪੜਿਆ ਪਛਾੜ ਬਾਣ ਸਚਾਵਾ ਸਨ ਕੈ ਗੁਰਮੰਤੜਾ ਚਿਤਾਰੇ ਨਾਨਕ ਦੁਖ ਨਾ ਥੀਵੀ ਪੌੜੀ ਵਾਹ ਵਾਹ ਸਿਰਜਣਹਾਰ ਪਾਈਨ ਠਾੜਿਆ ਪੇ ਜੀ ਜੰਤ ਮਿਹਰਵਾਨ ਤਿਸ ਨੂੰ ਸਦਾ ਜਾਪਿਮ ਦਇਆ ਧਾਰੀ ਸਮਰਾਤ ਚੁੱਕੇ ਬਿਲਬਿਲਾਪ ਨੱਠੇ ਤਾਪ ਦੁਖ ਰੋਗ ਪੂਰੇ ਗੁਰ ਪ੍ਰਤਾਪ ਕੀਤੀਆਂ ਆਪਣੀ ਰਖ ਗਰੀਬ ਨਿਵਾਜ ਥਾਪੇ ਆਪੇ ਲੈਨ ਛਡਾਏ ਬੰਧਨ ਸਗਲ ਕਾਪਿਮ ਤਿਸਨ ਬੁੱਝੀ ਆਸ ਪੁੰਨੀ ਮਨ ਸੰਤੋਖ ਤਰਾਪੇ ਵੱਡੀ ਹੂ ਵੱਡਾ ਅਪਾਰ ਖਸਮ ਜਿਸ ਲੇਪ ਨਾ ਪੁੰਨ ਪਾਪੇ ਸ਼ਲੋਕ ਮਹੱਲਾ ਪੰਜਵਾ ਜਾ ਕੋ ਭਏ ਕਿਰਪਾਲ ਪ੍ਰਭ ਹਰਿ ਹਰਿ ਸੇਜ ਪਾਤ ਨਾਨਕ ਪ੍ਰੀਤ ਲੱਗੀ ਤਿਨ ਰਾਮ ਸਿਓ ਭੇਟਤ ਸਾਧ ਸੰਗਾਤ ਮਹੱਲਾ ਪੰਜਵਾ ਰਾਮ ਰਮਹੁ ਵਡ ਭਾਗਿਓ ਜਲ ਥਲ ਮਹੀਲ ਸੋਏ ਨਾਨਕ ਨਾਮ ਅਰਾਧਿਆ ਬਿਗਨ ਨਾ ਲਾਗੈ ਕੋਏ ਪੌੜੀ ਭਗਤਾ ਕਾ ਬੋਲਿਆ ਪ੍ਰਮਾਣ ਹੈ ਦਰਗਾ ਪਵੈ ਥਾਏ ਭਗਤਾ ਤੇਰੀ ਟੇਕ ਰਤੇ ਸਚ ਨਾਏ ਨੂੰ ਹੋਏ ਕਿਰਪਾਲ ਤਿਸ ਕਾ ਦੁਖ ਜਾਏ ਭਗਤ ਤੇਰੇ ਦਇਆਲ ਉਹ ਨਾ ਮਿਹਰ ਪਾਏ ਦੁਖ ਦਰਦ ਵੱਡ ਰੋਗ ਨਾ ਪੋਹੇ ਤਿਸ ਮਾਏ ਭਗਤਾ ਇਹੋ ਅਧਾਰ ਗੁਣ ਗੋਬਿੰਦ ਗਾਏ ਸਦਾ ਸਦਾ ਦਿਨ ਰਹਿਣ ਇੱਕੋ ਇੱਕ ਧਿਆਏ ਪੀਵਤ ਅੰਮ੍ਰਿਤ ਨਾਮ ਜਨ ਨਾਮੇ ਰਹੇ ਅਗਾਏ ਸ਼ਲੋਕ ਮਹੱਲਾ ਪੰਜਵਾ ਕੋਟ ਬਿਗਨ ਤਿਸ ਲਾਗਤੇ ਨੂੰ ਵਿਸਰੈ ਨਾਉ ਨਾਨਕ ਆਨ ਦਿਨ ਬਿਲਪਤੇ ਜਿਉ ਸੁਣੈ ਘਰ ਕਾਉ ਮਹੱਲਾ ਪੰਜਵਾ ਪਿਰੀ ਮਿਲਾਵਾ ਜਾਥੀਐ ਸਾਈ ਸੁਹਾਵੀ ਰੋਤੇ ਘੜੀ ਮੋਤ ਨਾ ਵਿਸਰੈ ਨਾਨਕ ਰਵਿਐ ਨਿਤ ਪੌੜੀ ਸੂਰ ਵੀਰ ਵਰਿਆਮ ਕਿਨੈ ਨਾ ਹੋੜੀਐ ਫੌਜ ਸਤਾਣੀ ਹਾਟ ਪੰਚਾ ਜੋੜੀਐ ਦਸ ਨਾਰੀ ਦੂਦ ਦੇਨ ਚਮੋੜੀਐ ਜਿਣ ਜਿਣ ਲੈਣ ਰਲਾਏ ਇਹੋ ਇਹ ਨਾ ਲੋੜੀਐ ਤ੍ਰੈ ਗੁਣ ਇਨ ਕੈ ਵਸ ਕਿਨੈ ਨਾ ਮੋੜੀਐ ਪਰਮ ਕੋਟ ਮਾਇਆ ਖਾਈ ਕਹੋ ਕਿਤ ਵੇ ਤੋੜੀਐ ਗੁਰ ਪੂਰਾ ਆਰਾਧ ਬਿਖਮ ਦਲ ਫੋੜੀਐ ਹਉ ਤਿਸ ਅੱਗੇ ਦਿਨ ਰਾਤ ਰਹਾ ਕਰ ਜੋੜੀਐ ਸ਼ਲੋਕ ਮਹੱਲਾ ਪੰਜਵਾ ਕਿਲ ਵਿਗ ਸਭੇ ਉਤਰਨ ਨੀਤ ਨੀਤ ਗੁਣ ਗਾਓ ਕੋਟ ਕਲੇਸਾ ਉਪਜੈ ਨਾਨਕ ਬਿਸਰੈ ਨਾਉ ਮਹੱਲਾ ਪੰਜਵਾ ਨਾਨਕ ਸਤਿਗੁਰੂ ਭੇਟਿਆ ਪੂਰੀ ਹੋਵੇ ਜੁਗਤ ਹਸੰਦਿਆ ਖੇਲੰਦਿਆ ਪੈ ਨੰਦਿਆ ਖਾਵੰਦਿਆ ਵਿਚੇ ਹੋਵੇ ਮੁਕਤੇ ਪੌੜੀ ਸੋ ਸਤਿਗੁਰ ਤਨ ਧਨ ਜਿਨ ਪਰਮ ਗੜ ਤੋੜਿਆ ਸੋ ਸਤਿਗੁਰ ਵਾਹੋ ਵਾਹੋ ਜਿਨ ਹਰਿ ਸਿਓ ਜੋੜਿਆ ਨਾਮ ਨਿਧਾਨ ਅਖੋਟ ਗੁਰ ਦੇ ਦਾਰੂਓ ਮਹਾਰੂ ਬਿਕਰਾਲ ਤਿਨੈ ਵਿਧਾਰੂਓ ਪਾਇਆ ਨਾਮ ਨਿਧਾਨ ਬਹੁਤ ਖਜ਼ਾਨਿਆ ਜਿੱਤਾ ਜਨਮ ਅਪਾਰ ਆਪ ਪਛਾਨਿਆ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰ ਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸ਼ਲੋਕ ਮਹੱਲਾ ਪੰਜਵਾ ਉਦਮ ਕਰੇ ਦਿਆ ਜੀਓ ਤੂੰ ਕਮਾਵ ਦਿਆ ਸੁਖ ਪੁੰਚ ਧਿਆਇ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਮਹੱਲਾ ਪੰਜਵਾ ਸੋ ਚਿੰਤਨ ਗੋਵਿੰਦ ਰਮਨ ਨਿਰਮਲ ਸਾਧੂ ਸੰਗ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਪੌੜੀ ਤੇਰਾ ਕੀਤਾ ਹੋਏ ਡਰ ਡਰਪੀਐ ਜਿਸ ਮਿਲ ਜਪੀਐ ਨਾਉ ਤਿਸ ਜਿਉ ਅਰਪੀਐ ਆਇਆ ਚਿਤ ਨਿਹਾਲ ਸਾਹਿਬ ਬੇਸਮਾਰ ਤਿਸ ਨੂੰ ਕੋਹੇ ਕਮਣ ਜਿਸ ਵੱਲ ਨਿਰੰਕਾਰ ਸਭ ਕੇ ਤਿਸ ਕੈ ਵਸ ਨ ਕੋਈ ਬਾਹਰਾ ਸੋ ਭਗਤਾ ਮਨ ਬੁੱਠਾ ਸਚ ਸਮਾਹਰਾ ਤੇਰੇ ਦਾਸ ਧਿਆਨ ਤੁਧ ਤੂੰ ਰੱਖਣ ਵਾਲਿਆ ਸਿਰ ਸਭਨਾ ਸਮਰਾਥ ਨਦ ਨਿਹਾਲਿਆ ਸ਼ਲੋਕ ਮਹੱਲਾ ਪੰਜਵਾ ਕਾਮ ਕ੍ਰੋਧ ਮਦ ਲੋਭ ਮੋਹ ਦੁਸ਼ਟ ਬਾਸਨਾ ਨਿਵਾਰੇ ਰਾਖ ਲੇਹੋ ਪ੍ਰਭ ਆਪਣੇ ਨਾਨਕ ਸਦ ਬਲਿਹਾਰ ਮਹੱਲਾ ਪੰਜਵਾ ਖਾਂਦਿਆ ਖਾਂਦਿਆ ਮੋਹ ਇਕੱਠਾ ਪੈ ਨੰਦਿਆ ਸਭ ਅੰਗ ਨਾਨਕ ਤ੍ਰਿਪਤ ਨਾ ਦਾ ਜੀਵਿਆ ਜਿਨ ਸੱਚ ਨਾ ਲੱਗੋ ਰੰਗ ਪੌੜੀ ਜਿਉ ਜੋ ਤੇਰਾ ਹੁਕਮ ਤਿਵੈ ਤਿਉ ਹੋਵਣਾ ਜਹ ਜਾਇ ਰਖੈ ਆਪ ਤਹ ਜਾਇ ਖੜੋਣਾ ਨਾਮ ਤੇਰਾ ਕਹਿ ਰੰਗ ਦੁਰਮਤਿ ਧੋਵਣਾ ਜਪ ਜਪ ਤੁਧ ਨਿਰੰਕਾਰ ਪਰਮ ਪਉ ਹੋਵਣਾ ਜੋ ਤੇਰੇ ਰੰਗ ਰਤੇ ਸੇ ਜੂਣ ਨਾ ਜੋਮੜਾ ਅੰਤਰਿ ਬਾਹਰ ਇੱਕ ਨੈਣ ਅਲੋਮਣਾ ਜਿਨੀ ਪਛਾਤਾ ਹੁਕਮ ਤਿਨ ਕਦੇ ਨਾ ਰੋਮਣਾ ਨਾਉ ਨਾਨਕ ਬਖਸ਼ੀਸ ਮਨ ਮਾਹੇ ਪਰੋਵਣਾ ਸ਼ਲੋਕ ਮਹੱਲਾ ਪੰਜਵਾ ਜੀਵ ਦਿਆ ਨਾ ਚੇਤਿਓ ਮੁਆਰ ਲੰਦਰੋ ਖਾਕ ਨਾਨਕ ਦੁਨੀਆ ਸੰਗ ਉਦਾਰਿਆ ਸਾਖਤ ਮੂੜ ਨਪਾਕ ਮਹੱਲਾ ਪੰਜਵਾ ਜੀਵਨ ਦਿਆ ਹਰਿ ਚੇਤਿਆ ਮਰੰਦਿਆ ਹਰਿ ਰੰਗੇ ਜਨਮ ਪਦਾਰਥ ਤਾਰਿਆ ਨਾਨਕ ਸਾਧੂ ਸੰਗੇ ਪੌੜੀ ਆਦ ਜੁਗਾਦੀ ਆਪ ਰਖਣ ਵਾਲਿਆ ਸਚ ਨਾਮ ਕਰਤਾਰ ਸਚ ਪਸਾਰਿਆ ਊਣਾ ਕਹੀ ਨਾ ਹੋਏ ਘਟੇ ਘਟ ਸਾਰਿਆ ਮਿਹਰਵਾਨ ਸਮਰਾਥਾ ਹੀ ਘਾਲਿਆ ਜਿਨ ਮਨ ਉਠਾ ਆਪ ਸੇ ਸਦਾ ਸੁਖਾਲਿਆ ਆਪੇ ਰਚਨ ਆਪੇ ਹੀ ਪਾਲਿਆ ਸਭ ਕਿਛ ਆਪੇ ਆਪ ਬੇਅੰਤ ਅਪਾਰਿਆ ਗੁਰਪੂਰੇ ਕੀ ਟੇਕ ਨਾਨਕ ਸੰਭਾਲਿਆ ਸ਼ਲੋਕ ਮਹੱਲਾ ਪੰਜਵਾ ਆਧੇ ਮਧੇ ਅਰ ਅੰਤੇ ਪਰਮੇਸ਼ਰ ਰਖਿਆ ਸਤਿਗੁਰੂ ਦਿੱਤਾ ਹਰਿ ਨਾਮ ਅੰਮ੍ਰਿਤ ਚਖਿਆ ਸਾਧਾ ਸੰਗਾ ਪਾਰ ਆਣ ਦਿਨ ਹਰ ਗੁਣ ਰਵੈ ਪਾਏ ਮਨੋਰਥ ਸਾਵੇ ਜੋਨੀ ਨਾ ਭਵੈ ਸਭ ਕਿਛ ਕਰਤੇ ਹੱਥ ਕਾਰਣ ਜੋ ਕਰੈ ਨਾਨਕ ਮੰਗੈ ਦਾਨ ਸੰਤਾ ਧੂਰ ਤਰੈ ਮਹੱਲਾ ਪੰਜਵਾ ਤਿਸ ਨੂੰ ਮਨ ਵਸਾਏ ਜਿਨੂ ਪਾਇਆ ਜਿਨ ਜਾਣੀ ਧਿਆਇਆ ਖਸਮ ਤਿਨ ਸੁਖ ਪਾਇਆ ਸਫਲ ਜਨਮ ਪਰਵਾਨ ਗੁਰਮੁਖ ਆਇਆ ਹੁਕਮੈ ਬੁਝ ਨਿਹਾਲ ਖਤਮ ਫਰਮਾਇਆ ਜਿਸ ਹੋਆ ਆਪ ਕਿਰਪਾਲ ਸੋ ਨਹ ਪਰਮਾਇਆ ਜੋ ਜੋ ਦਿੱਤਾ ਖਸਮ ਸੋਈ ਸੁਖ ਪਾਇਆ ਨਾਨਕ ਜਿਸੈ ਦਇਆਲ 부ਝਾਏ ਹੁਕਮ ਮਿਤ ਜਿਸੈ ਭੁਲਾਏ ਆਪੇ ਮਰ ਮਰ ਜਮਹਿ ਨਿਤ ਪੌੜੀ ਨਿੰਦਕ ਮਾਰੇ ਤਤਕਾਲ ਖਿਰ ਟਿਕਣ ਨਾ ਦਿੱਤੇ ਪ੍ਰਭ ਦਾਸ ਕਾ ਦੁਖ ਨਾ ਖਾਇ ਸਕੈ ਫੜ ਜੋ ਨੀ ਜੁੱਤੇ ਮੱਥੇ ਵਾਲ ਪਛਾੜਿਓਨ ਜਮ ਮਾਰਗ ਮੁੱਤੇ ਦੁਖ ਲੱਗਾ ਬਿਲਾਣਿਆ ਨਰਕ ਘੋਰ ਸੁੱਤੇ ਕੰਠ ਲਾਏ ਦਾਸ ਰਖਿਓਨ ਨਾਨਕ ਹਰਿ ਸਤੇ ਸ਼ਲੋਕ ਮਹੱਲਾ ਪੰਜਵਾ ਰਾਮ ਜਪਹੁ ਵਡ ਭਾਗਿਓ ਜਲ ਥਲ ਪੂਰਨ ਸੋਏ ਨਾਨਕ ਨਾਮ ਧਿਆਇਐ ਬਿਗਨ ਨਾ ਲਾਗੈ ਕੋਈ ਮਹੱਲਾ ਪੰਜਵਾ ਕੋਟ ਬਿਗਨ ਤਿਸ ਲਾਗਤੇ ਜਿਸਨੋ ਵਿਸਰੈ ਨਾਉ ਨਾਨਕ ਗਿਆਨ ਦਿਨ ਬਿਲਪਤੇ ਜਿਉ ਸੁਣੈ ਘਰ ਕਾਉ ਔੜੀ ਸਿਮਰ ਸਿਮਰ ਦਾਤਾਰ ਮਨੋਰਥ ਪੂਰਿਆ ਇਛ ਬੁਨੀ ਮਨ ਆਸ ਗੈ ਵਿਸੂਰਿਆ ਪਾਇਆ ਨਾਮ ਨਿਧਾਨ ਜਿਸਨੋ ਪਾਲਦਾ ਜੋਤ ਮਿਲੀ ਸੰਗ ਜੋਤ ਰਹਾ ਦਾ ਸੂਖ ਸਾਜ ਆਨੰਦ ਉਠੇ ਤਿਤ ਘਾਰੇ ਆਉਣ ਜਾਣ ਰਹੇ ਜਨੁ ਨਾ ਤਾਹ ਮਾਰੇ ਸਾਹਿਬ ਸੇਵਕ ਇੱਕ ਇੱਕ ਦ੍ਰਿਸ਼ਟਾਇਆ ਗੁਰ ਪ੍ਰਸਾਦ ਨਾਨਕ ਸੱਚ ਸਮਾਇਆ ਸੁਧ ਰਾਗੂਰੀ ਭਗਤਾ ਕੀ ਬਾਣੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਸ੍ਰੀ ਕਬੀਰ ਜੀਓ ਕਾ ਚੌਪ ਦਾ ਘਰ ਦੂਜਾ ਚਾਰ ਪਾਪ ਦੋਇ ਸਿੰਘ ਗੁੰਗ ਮੁਖ ਤਬ ਕੈਸੇ ਗੁਣ ਗਈ ਹੈ ਊਠਤ ਬੈਠਤ ਟੇਕਾ ਕਾ ਪਰਖੈ ਤਬ ਕਤ ਮੂਲ ਲੁਕਈ ਹੈ ਹਰ ਬਿਨ ਬੈਲ ਬਿਆਨੇ ਹੋਈ ਹੈ ਫਾਟੇ ਨਾਕਣ ਟੂਟੇ ਕਾਧਨ ਕੋਦੋ ਕੋ ਭੁਸ ਖਈ ਹੈ ਰਹਾਉ ਸਾਰੋ ਦਿਨ ਡੋਲਤ ਬਨ ਮਈਆ ਅਜੋ ਨਾ ਪੇਟ ਅਗਹੀ ਹੈ ਜਨ ਭਗਤਨ ਕੋ ਕਹੋ ਨਾ ਮਾਨੋ ਕਿਓ ਆਪਨੋ ਪਈ ਹੈ ਦੁਖ ਸੋ ਕਰਤ ਮਹਾਪ੍ਰਭ ਬੂਡੋ ਅਨਕ ਜੋਨ ਪਰਮਈ ਹੈ ਰਤਨ ਜਨਮ ਖੋਇਓ ਪ੍ਰਭ ਬਿਸਰਿਓ ਇਹੋ ਅਵਸਰ ਕਤ ਪਈ ਹੈ ਪ੍ਰਮਤ ਫਿਰਤ ਤੇਲਕ ਕੇ ਕਪ ਜਿਉ ਗਤ ਬਿਨ ਰਹਿਨ ਬਿਹਈ ਹੈ ਕਹਤ ਕਬੀਰ RAM ਨਾਮ ਬਿਨੁ ਮੂਰ ਤੁਨੇ ਪਛਤਈ ਹੈ ਗੂਜਰੀ ਘਰ ਤੀਜਾ ਮੁਸ ਮੁਸ ਰੋਵੇ ਕਬੀਰ ਕੀ ਮਾਈ ਇਹ ਬਾਰਕ ਕੈਸੇ ਜੀਵੈ ਰਗਰਾਈ ਤਨਨਾ ਬੁਨਨਾ ਸਭ ਤਜੋ ਹੈ ਕਬੀਰ ਹਰਿ ਕਾ ਨਾਮ ਲਿਖ ਲਿਓ ਸਰੀਰ ਰਹਾਉ ਜਬ ਲਗ ਤਾਗਾ ਬਾਹੋ ਬੇਹੀ ਤਬ ਲਗ ਬਿਸਰੈ RAM ਸਨੇਹੀ ਓਛੀ ਮਾਤ ਮੇਰੀ ਜਾਤ ਜੁਲਾਹਾ ਹਰਿ ਕਾ ਨਾਮ ਲਹਿਓ ਮੈ ਲਾਹਾ ਕਹਤ ਕਬੀਰ ਸੁਨੋ ਮੇਰੀ ਮਾਈ ਹਮਰਾ ਇਨਕਾ ਦਾਤਾ ਏਕ ਰਗੁਰਾਈ ਪੂਜਰੀ ਸ੍ਰੀ ਨਾਮਦੇਵ ਜੀ ਕੇ ਪਦੇ ਘਰ ਪਹਿਲਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਜੋ ਰਾਜ ਦੇਹ ਤਾ ਕਵਨ ਵਡਾਈ ਜੋ ਭੀਖ ਮੰਗਾ ਵਹਿ ਤਾ ਕਿਆ ਘਟ ਜਾਈ ਤੂੰ ਹਰ ਪਜ ਮਨ ਮੇਰੇ ਪਦ ਨਿਰਵਾਨ ਮੋਰ ਨਾ ਹੋਏ ਤੇਰਾ ਆਣ ਜਾਨ ਰਹਾਉ ਸਭ ਤੈ ਉਪਾਈ ਪਰਮ ਪੁਲਾਈ ਜਿਸ ਤੂੰ ਦੇਵੈ ਤਿਸੈ 부ਝਾਈ ਸਤਿਗੁਰ ਮਿਲੈ ਤਾ ਸਾਥ ਸਾ ਜਾਈ ਕਿਸ ਹਉ ਪੂਜੋ ਦੂਜਾ ਨਦਰ ਨਾ ਆਈ ਏਕੈ ਪਾਥਰ ਕੀਜੈ ਭਾਉ ਦੂਜੈ ਪਾਥਰ ਧਰੀਐ ਪਾਉ ਜੇ ਉਹ ਦਿਓ ਤਾਂ ਉਹ ਵੀ ਦੇਵਾ ਕਹਿ ਨਾਮ ਦਿਓ ਹਮ ਹਰ ਕੀ ਸੇਵਾ ਗੂਜਰੀ ਘਰ ਪਹਿਲਾ ਮਲੈ ਨਾ ਲਾਛੈ ਭਾਰ ਮਲੋ ਪਰਮ ਲਿਓ ਬੈਠੋ ਰੀ ਆਈ ਆਵਤ ਕਿਨੈ ਨਾ ਪੇਖਿਓ ਕਮਨੈ ਜਾਣੈ ਰੀ ਬਾਈ ਕੌਣ ਕਹੈ ਕਿਨ ਬੂਜੀਐ ਰਵਈਆ ਆਕੁਲ ਰੀ ਬਾਈ ਰਹਾਉ ਜਿਉ ਆਕਾਸੈ ਪੰਖੀ ਅਲੋ ਖੋਜ ਨਿਰਖਿਓ ਨਾ ਜਾਈ ਜਿਉ ਜਲ ਮਾਝੈ ਨੂੰ ਮਾਰਗ ਪੇਖਣੋ ਨਾ ਜਾਈ ਜਿਉ ਆਕਾਸੈ ਘੜਵਲੋ ਮ੍ਰਿਗ ਤ੍ਰਿਸਨਾ ਭਰਿਆ ਨਾਮੇ ਜੇ ਸੁਆਮੀ ਬੀਠ ਲੋ ਜਿਨ ਤੀਨੈ ਜਰਿਆ ਗੂਜਰੀ ਸ੍ਰੀ ਰਵਿਦਾਸ ਜੀ ਕੇ ਪਦੇ ਘਰ ਤੀਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦਿ ਦੂਤ ਦਾ ਬਛਰਾ ਥਨੋ ਬਿਟਾਰਿਓ ਫੂਲ ਭਵਰ ਜਲ ਮੀਨ ਵਿਗਾਰਿਓ ਮਾਈ ਗੋਬਿੰਦ ਪੂਜਾ ਕਹਾ ਲੈ ਚਰਾਵੋ ਆਵਰਨ ਫੂਲ ਅਨੂਪ ਨ ਪਾਵੋ ਰਹਾਓ ਮੈ ਲਾਗਰ ਬੇਰੇ ਹੈ ਕੋਇ ਅੰਗਾ ਵੇਖ ਅੰਮ੍ਰਿਤ ਬਸਾਇ ਇਕ ਸੰਗਾ ਧੂਪ ਦੀਪ ਨਹੀਂ ਬੇਦ ਹੈ ਬਾਸਾ ਕੈਸੇ ਪੂਜ ਕਰਹਿ ਤੇਰੀ ਦਾਸਾ ਤਨ ਮਨ ਅਰਪਉ ਪੂਜ ਰਾਵਉ ਗੁਰ ਪ੍ਰਸਾਦ ਨਿਰੰਜਨ ਪਾਵਉ ਪੂਜਾ ਅਰਚਾ ਆਹੇ ਨਾ ਤੋਰੀ ਕਹਿ ਰਵਿਦਾਸ ਕਉਨ ਗਤਿ ਮੋਰੀ ਗੂਜਰੀ ਸ੍ਰੀ ਤ੍ਰਿਲੋਚਨ ਜੀਓ ਕੇ ਪਦੇ ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਲ ਨਿਰਮਲ ਨਹੀਂ ਕੀਨਾ ਬਾਹਰ ਭੇਖ ਉਦਾਸੀ ਹਿਰਦੈ ਕਮਲ ਕੜ ਬ੍ਰਹਮ ਨਾ ਚੀਨਾ ਕਾਹੇ ਭਇਆ ਸੰਿਆਸੀ ਪਰਮੇ ਭੂਲੀ ਰੇ ਜੈ ਚੰਦਾ ਨਹੀਂ ਨਹੀਂ ਚੀਨਿਆ ਪਰਮਾਨੰਦਾ ਰਹਾਉ ਘਰ ਘਰ ਖਾਇਆ ਪਿੰਡ ਵਧਾਇਆ ਖਿੰਥਾ ਮੁੰਦਾ ਮਾਇਆ ਭੂਮ ਮਸਾਨ ਕੀ ਪਸੂ ਲਗਾਈ ਗੁਰਗੁਣ ਤਤ ਨਾ ਪਾਇਆ ਕਾਇ ਜਪ ਹੋਰੇ ਕਾਇ ਤਪ ਹੋਰੇ ਕਾਇ ਬਿਲੋਹ ਪਾਣੀ ਲਖ 84 ਜੇਨ ਉਪਾਈ ਸੋ ਸਿਮਰਹੁ ਨਿਰਬਾਣੀ ਕਾਇ ਕਮੰਡਲ ਕਾਪੜਿਆ ਰੇ 86 ਕਾਇ ਫਿਰਾਹੀ ਬਦਿਤ ਤਰਲੋਚਨ ਸੁਣ ਰੇ ਪ੍ਰਾਣੀ ਬਿਨ ਗਾਹੋ ਕੇ ਪਾਹੀ ਗੂਦਰੀ ਅੰਤ ਕਾਲ ਜੋ ਲక్ష్ਮੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸਰਬ ਜੋਨ ਬਲ ਬਲ ਔਤਰੈ ਹਰੀ ਬਾਈ ਗੋਬਿੰਦ ਨਾਮ ਮਤ ਬੀਸਰੈ ਰਹਾਉ ਅੰਤ ਕਾਲ ਜੋ ਇਸਤਰੀ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬੇਸਵਾ ਜੋਨ ਬਲ ਬਲ ਔਤਰੈ ਅੰਤ ਕਾਲ ਜੋ ਲੜਕੇ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਸੂਕਰ ਜੋਨ ਬਲ ਬਲ ਔਤਰੈ ਅੰਤਕਾਲ ਜੋ ਮੰਦਰ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਪ੍ਰੇਤ ਜੋਨ ਵਾਲੇ ਵਾਲੇ ਆਉਤਰੈ ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮਹਿ ਜੇ ਮਰੈ ਬਦਤ ਲੋਚਣ ਤੇ ਨਰਮੂਤਾ ਪੀਤੰਬਰ ਵਾਕੇ ਹਿਰਦੈ ਬਸੈ ਗੂਜਰੀ ਸ੍ਰੀ ਜੈਦੇਵ ਜੀਓ ਕਾ ਪਦਾ ਕਰ ਚੌਥਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਪਰਮਾਦ ਪੁਰਖ ਮਨੋ ਪਿਮੰਗ ਸਤਿ ਆਦ ਭਾਵ ਰਤੰ ਪਰਮਦ ਪੁਤੰ ਪਰਕ੍ਰਿਤ ਪਰੰ ਜਦ ਚਿੰਤ ਸਰਵ ਗਤੰ ਕੇਵਲ RAM ਨਾਮ ਮਨੋਰਵੰ ਬਾਦਿ ਅੰਮ੍ਰਿਤ ਤਤ ਤਤਮਯੰ ਨਾਦਨੋਦ ਜਸ ਸਮਰਣੇਨ ਜਨਮ ਜਰਾ ਮਰਨ ਭੈਯੰ ਰਹਾਉ ਇਛਸ ਜਮਾਦ ਪਰਾ ਭੈਯੰ ਜਸ ਸਵਸਤ ਸੁਕ੍ਰਿਤ ਕ੍ਰਿਤੰ ਪਾਉ ਭੂਤ ਭਾਵ ਸਮਭਿਯੰ ਪਰਮੰ ਪ੍ਰਸੰਨ ਮਿਦੰ ਲੋਭ ਲੋਭਾਦ ਦ੍ਰਿਸ਼ਟ ਪਰਗ੍ਰਹੰ ਜਦ ਵਿਧਿਆ ਚਰਨੰ ਤਾਇ ਸਕਲ ਦੁਖ ਕ੍ਰਿਤ ਦੁਰਮਤੀ ਭਜ ਚੱਕਰ ਧਾਰ ਸਰਣੰ ਹਰਿ ਭਗਤ ਨਿਜ ਨੇਹ ਕੇਵਲ ਆਰਿਦ ਕਰਵਣਾ ਬਜਸਾ ਜੋਗੇਨ ਕਿੰ ਜਗੇਨ ਕਿੰ ਦਾਨੇਨ ਕਿੰ ਤਪਸਾ ਗੋਬਿੰਦ ਗੋਬਿੰਦੇ ਤੇ ਜਾਪੇ ਨਰ ਸਕਲ ਸਿੱਧਿ ਪਦੰ ਜੈ ਦੇਵ ਆਇਓ ਤਸ ਫੁਟੰ ਪਉ ਭੂਤ ਸਰਬ ਗਤੰ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਰਾਗ ਦੇਵ ਗੰਧਾਰੀ ਮਹੱਲਾ ਚੌਥਾ ਘਰ ਪਹਿਲਾ ਸੇਵਕ ਜਨ ਬੜੇ ਠਾਕੁਰ ਲਿਵ ਲਾਗੇ ਜੋ ਤੁਮਰਾ ਜਸ ਕਾਤੇ ਗੁਰਮਤਿ ਤਿਨ ਮੁਖ ਭਾਗ ਸੁਭਾਗੇ ਰਹਾਉ ਟੂਟੇ ਮਾਇਆ ਕੇ ਬੰਧਨ ਭਾਏ ਹਰਿ ਰਾਮ ਨਾਮ ਲਿਵ ਲਾਗੇ ਹਮਰਾ ਮਨ ਮੋਹਿਓ ਗੁਰਮੋਹ ਹਰੀ ਹਮ ਬਿਸਮ ਭਈ ਮੁਖ ਲਾਗੇ ਸਗਲੀ ਰਹਿਣ ਸੋਈ ਅੰਧਿਆਰੀ ਗੁਰ ਕਿੰਚਿਤ ਕਿਰਪਾ ਜਾਗੇ ਜਨ ਨਾਨਕ ਕੇ ਪ੍ਰਭ ਸੁੰਦਰ ਸੁਆਮੀ ਮੋਹਿ ਤੁਮ ਸਰ ਅਵਰ ਨਾ ਲਾਗੇ ਦੇਵ ਗੰਧਾਰੀ ਮੇਰੋ ਸੁੰਦਰ ਕਹੋ ਮਿਲਾਇ ਕਿਤ ਗਲੀ ਹਰ ਕੇ ਸੰਤ ਬਤਾਵ ਮਾਰਗ ਹਮ ਪੀਛੇ ਲਾਗ ਚੱਲੀ ਰਹਾ ਪ੍ਰਿਯ ਕੇ ਬਚਨ ਸੁਖਾਨੇ ਹੀ ਰਹਿ ਇਹ ਚਾਲ ਬਣੀ ਹੈ ਭਲੀ ਲਟਰੀ ਮਧਰੀ ਠਾਕੁਰ ਪਾਈ ਉਹ ਸੁੰਦਰ ਹਾਰੇ ਢੁੱਲ ਮਿਲੀ ਏਕੋ ਪ੍ਰਿਉ ਸਖਿਆ ਸਾ ਪ੍ਰਿਯ ਕੀ ਜੋ ਭਾਵੈ ਪਿਰ ਸਾ ਭਲੀ ਨਾਨਕ ਗਰੀਬ ਕਿਆ ਕਰੈ ਵਿਚਾਰਾ ਹਰਿ ਭਾਵੈ ਤਿਤ ਰਾਹੇ ਚੱਲੀ ਦੇਵ ਗੰਧਾਰੀ ਮੇਰੇ ਮਨ ਮੁਖ ਹਰਿ ਹਰਿ ਹਰਿ ਬੋਲੀਐ ਗੁਰਮੁਖ ਰੰਗ ਚ ਲੂਲੈ ਰਾਤੀ ਹਰਿ ਪ੍ਰੇਮ ਪੀਨੀ ਚੋਲੀਐ ਰਹਾਉ ਹਉ ਫਿਰਉ ਦੀਵਾਨੀ ਆਵਲ ਬਾਵਲ ਤਿਸ ਕਾਰਨ ਹਰਿ ਢੋਲੀਐ ਕੋਈ ਮਿਲੈ ਮੇਰਾ ਪ੍ਰੀਤਮ ਪਿਆਰਾ ਹਮ ਤਿਸ ਕੀ ਗੁਰ ਬੋਲੀਐ ਸਤਿਗੁਰ ਪੁਰਖ ਮਨਾਵ ਹੋ ਆਪਣਾ ਹਰਿ ਅੰਮ੍ਰਿਤ ਪੀ ਝੋਲੀਐ ਗੁਰ ਪ੍ਰਸਾਦ ਜਨ ਨਾਨਕ ਪਾਇਆ ਹਰ ਲਾਦਾ ਦੇ ਢੋਲੀਐ ਦੇਵ ਗੰਧਾਰੀ ਅਬ ਹਮ ਚੱਲੀ ਠਾਕੁਰ ਪਹਿ ਹਾਰੇ ਜਬ ਹਮ ਸਰਣ ਪ੍ਰਭੂ ਕੀ ਆਈ ਰਾਖ ਪ੍ਰਭੂ ਭਾਵੈ ਮਾਰੇ ਰਹਾਉ ਲੋਕਨ ਕੀ ਚਤੁਰਾਈ ਉਪਮਾ ਤੇ ਬੈ ਸੰਤਰ ਜਾਰੇ ਕੋਈ ਭਲਾ ਕਹੋ ਭਾਵੈ ਬੁਰਾ ਕਹੋ ਹਮ ਤਨ ਦਿਓ ਹੈ ਢਾਰੇ ਜੋ ਆਵਤ ਸਰਨ ਠਾਕ ਪ੍ਰਭ ਤੁਮਰੀ ਤਿਸ ਰਾਖੋ ਕਿਰਪਾ ਧਾਰੇ ਜਨ ਨਾਨਕ ਸਰਨ ਤੁਮਾਰੀ ਹਰਿ ਦਿਓ ਰਾਖੋ ਲਾਜ ਮੁਰਾਰੀ ਦੇਵ ਗੰਧਾਰੀ ਹਰ ਗੁਣ ਗਾਵੇ ਹੋ ਤਿਸ ਬਲਿਹਾਰੀ ਦੇਖ ਦੇਖ ਦੀਵਾ ਸਾਧ ਗੁਰ ਦਰਸ਼ਨ ਜਿਸ ਹਿਰਦੈ ਨਾਮ ਮੁਰਾਰੀ ਰਹਾਓ ਤੁਮ ਪਵਿੱਤਰ ਪਾਵਨ ਪੁਰਖ ਪ੍ਰਭ ਸੁਆਮੀ ਹਮ ਕਿਉ ਕਰ ਮਿਲਹ ਜੂਠਾਰੀ ਹਮਰਾ ਜੀਏ ਹੋਰ ਮੁਖੀ ਹੋਰ ਹੋਤ ਹੈ ਹਮ ਕਰਮਹੀਨ ਕੂੜਿਆਰੀ ਹਮਰੀ ਮੁਦਰ ਨਾਮ ਹਰਿ ਸੁਆਮੀ ਹਿਰਦਿ ਅੰਤਰ ਦੁਸ਼ ਦੁਸ਼ਟਾਰੀ ਜਿਉ ਭਾਵੈ ਤਿਉ ਰਾਖੋ ਸੁਆਮੀ ਜਨ ਨਾਨਕ ਸਰਣ ਤੁਮਾਰੀ ਦੇਵ ਗੰਧਾਰੀ ਹਰਿ ਕੇ ਨਾਮ ਬਿਨਾ ਸੁੰਦਰ ਹੈ ਨਕਟੀ ਜਿਉ ਬੇਸਵਾ ਕੇ ਕਰਪੂਤ ਜਮਤ ਹੈ ਤਿਸ ਨਾਮ ਪਰਿਓ ਹੈ ਤਰਕਟੀ ਰਹਾਉ ਜਿਨ ਕੈ ਹਿਰਦੈ ਨਾਹਿ ਹਰਿ ਸੁਆਮੀ ਤੇ ਬਿਗੜ ਰੂਪ ਬੇਰਕਟੀ ਜਿਉ ਨਿਗੁਰਾ ਬਹੁ ਬਾਤਾ ਜਾਣੈ ਉਹ ਹਰਿ ਦਰਗਾਹ ਹੈ ਭ੍ਰਸ਼ਟੀ ਜਿਨ ਕੋ ਦਇਆਲ ਹੋਆ ਮੇਰਾ ਸੁਆਮੀ ਤਿਨਾ ਸਾਧ ਜਨਾ ਪਗ ਚਕਟੀ ਨਾਨਕ ਪਤਿਤ ਪਵਿੱਤ ਮਿਲ ਸੰਗਤਿ ਗੁਰ ਸਤਿਗੁਰੂ ਪਾਛੈ ਛੁਕਟੀ ਛੱਕਾ ਇੱਕ ਦੇਵ ਗੰਧਾਰੀ ਮਹੱਲਾ ਪੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮਾਈ ਗੁਰ ਚਰਨੀ ਚਿਤ ਲਾਈਐ ਪ੍ਰਭ ਹੋਏ ਕਿਰਪਾਲ ਕਮਲ ਪਰਗਾਸੇ ਸਦਾ ਸਦਾ ਹਰਿ ਧਿਆਈਐ ਰਹਾਉ ਅੰਤਰੀ ਏਕੋ ਬਾਹਰੀ ਏਕੋ ਸਭ ਮੈਂ ਏਕ ਸਮਾਈਐ ਘਟ ਆਵ ਘਟ ਰਵਿਆ ਸਭ ਠਾਈ ਹਰਿ ਪੂਰਨ ਬ੍ਰਹਮ ਦਿਖਾਈਐ ਉਸ ਕਰੈ ਸੇਵਕ ਮੁਨਿ ਕੇਤੇ ਤੇਰਾ ਅੰਤ ਨ ਕਥੂ ਪਾਈਐ ਸੁਖ ਦਾਤੇ ਦੁਖ ਭੰਜਨ ਸੁਆਮੀ ਜਨ ਨਾਨਕ ਸਤ ਬਲ ਜਾਈਐ ਦੇਵ ਗੰਧਾਰੀ ਮਾਈ ਹਾਰ ਸੋ ਹੋਈਐ ਰਾਜ ਰਹਿਓ ਰਤਨਾ ਪ੍ਰਭ ਆਪਣੀ ਕਹਾ ਲਾਭ ਕਹਾ ਖੋਈਐ ਰਹਾਉ ਕਹ ਲੈ ਆਨੰਦ ਬਿਖੈ ਸੋਗ ਕਬ ਹਸਨੋ ਕਬ ਰੋਈਐ ਕਬ ਹੂ ਮੈਲ ਭਰੇ ਅਭਿਮਾਨੀ ਕਬ ਸਾਧੂ ਸੰਗ ਧੋਈਐ ਹੋਏ ਨਾ ਮੇਟੈ ਪ੍ਰਭ ਕਾ ਕੀਆ ਦੂਸਰ ਨਾਹੀ ਅਲੋਈਐ ਕਹੋ ਨਾਨਕ ਤਿਸ ਗੁਰ ਬਲਿਹਾਰੀ ਜੇ ਪ੍ਰਸਾਦ ਸੁਖ ਸੋਈਐ ਦੇਵ ਗੰਧਾਰੀ ਮਾਈ ਸੁਖ ਸੋਜ ਪੈ ਡਰਤ ਮੇਰ ਤੀਰ ਤਜੋ ਬਿਮਾਨਾ ਸਰਨ ਸੁਆਮੀ ਕੀ ਪਰਤ ਰਹਾਉ ਜੋ ਜੋ ਕਹਿ ਸੋਈ ਭਲ ਮਾਨੋ ਨਾਹੇ ਨ ਕਾ ਬੋਲ ਕਰਤ ਨਿਮਖ ਨਾ ਬਿਸਰੋ ਹੀਏ ਮੋਰੇ ਤੇ ਬਿਸਰਤ ਜਾਈ ਹਉ ਮਰਤ ਸੁਖਦਾਈ ਪੂਰਨ ਪ੍ਰਭ ਕਰਤਾ ਮੇਰੀ ਬਹੁਤ ਇਆਨ ਪਜਰਤ ਨਿਰਗੁਣ ਕਰੂਪ ਕੁਲਹੀਨ ਨਾਨਕ ਹਉ ਅਨੰਦ ਰੂਪ ਸੁਆਮੀ ਭਰਤ ਦੇਵ ਗੰਧਾਰੀ ਮਨ ਹਰ ਕੀਰਤ ਕਰ ਸਾਧ ਹੂੰ ਗਾਵਤ ਸੁਨਤ ਜਪਤ ਉਧਾਰੈ ਵਰਨ ਅਬਰਨਾ ਸਭ ਹੂੰ ਰਹਾਉ ਜਹ ਤੇ ਉਪਜੋ ਤਹੀ ਸਮਾਇਓ ਇਹ ਵਿਦਿਆਨੀ ਤਬ ਹੂੰ ਜਹ ਜਹਾਂ ਇਹ ਦੇਈ ਧਾਰੀ ਰਹਿਣ ਨਾ ਪਾਇਓ ਕਬ ਹੂੰ ਸੁਖ ਆਇਓ ਭੈ ਪਰਮ ਬਿਨਾਸੇ ਕਿਰਪਾਲ ਹੋਏ ਪ੍ਰਭ ਜਬ ਹੂੰ ਕਹੋ ਨਾਨਕ ਮੇਰੇ ਪੂਰੇ ਮਨੋਰਥ ਸਾਧ ਸੰਗ ਤਜ ਲਭੂ ਦੇਵ ਗੰਧਾਰੀ ਮਨ ਜਿਉ ਆਪਣੇ ਪ੍ਰਭਾਵ ਨੀਚੋ ਨੀਚ ਨੀਚ ਅਤਿ ਨਾਨਾ ਹੋਏ ਗਰੀਬ ਬੁਲਾਵੋ ਰਹਾਉ ਅਨਕੇ ਅਡੰਬਰ ਮਾਇਆ ਕੇ ਬਿਰਥੇ ਤਾਸਿਓ ਪ੍ਰੀਤ ਘਟਾਵੋ ਜਿਉ ਆਪਣੋ ਸੁਆਮੀ ਸੁਖ ਮਾਨੈ ਤਾ ਮਹਿ ਸੋਭਾ ਪਾਵੋ ਦਾਸਨ ਦਾਸ ਰੇਣ ਦਾਸਨ ਕੀ ਜਨ ਕੀ ਟਾਹ ਕਮਾਵੋ ਸਰਬ ਸੋਭ ਵਡਿਆਈ ਨਾਨਕ ਜੀਵੋ ਮੁਖੋ ਬੁਲਾਵੋ ਦੇਵ ਗੰਧਾਰੀ ਪ੍ਰਭ ਜੀ ਤਉ ਪ੍ਰਸਾਦ ਪ੍ਰਭ ਡਾਰਿਓ ਤੁਮਰੀ ਕਿਰਪਾ ਤੇ ਸਭ ਕੋ ਆਪਣਾ ਮਨ ਮਹਿ ਇਹ ਵਿਚਾਰਿਓ ਰਹਾਉ ਊਟ ਪ੍ਰਾਦ ਮਿਟੇ ਤੇਰੀ ਸੇਵਾ ਦਰਸ਼ਨ ਦੂਖ ਉਤਾਰਿਓ ਨਾਮ ਜਪਤ ਮਹਾ ਸੁਖ ਪਾਇਓ ਚਿੰਤਾ ਰੋਗ ਬਿਦਾਰਿਓ ਕਾਮ ਕ੍ਰੋਧ ਲੋਭ ਝੂਠ ਨਿੰਦਾ ਸਾਧੂ ਸੰਗ ਵਿਸਾਰਿਓ ਮਾਇਆ ਬੰਧ ਕਾਟੇ ਕਿਰਪਾ ਨਿਧਿ ਨਾਨਕ ਆਪ ਉਧਾਰਿਓ ਦੇਵ ਗੰਧਾਰੀ ਮਨ ਸਗਲ ਸਿਆਣਪ ਰਹੀ ਕਰਨ ਕਰਾਉਣ ਹਾਰ ਸੁਆਮੀ ਨਾਨਕ ਓਟ ਗਹੀ ਰਹਾਉ ਆਪ ਮੇਟ ਪਏ ਸਰਨਾਜੀ ਇਹ ਮਤ ਸਾਧੂ ਕਹੀ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਪਰਮ ਅਧੇਰਾ ਲਹੀ ਜਾਨ ਪ੍ਰਵੀਨ ਸੁਆਮੀ ਪ੍ਰਭ ਮੇਰੇ ਸਰਣ ਤੁਮਾਰੀ ਅਹੀ ਖਿਨ ਮੈਂ ਥਾਪ ਉਥਾਪਨ ਹਾਰੇ ਕੁਦਰਤਿ ਕੀਮ ਨਾ ਪਹੀ ਦੇਵ ਗੰਧਾਰੀ ਮਹੱਲਾ ਪੰਜਵਾ ਹਰਿ ਪ੍ਰਾਨ ਪ੍ਰਭੂ ਸੁਖ ਦਾਤੇ ਗੁਰ ਪ੍ਰਸਾਦ ਕਾਹੂ ਜਾਤੇ ਰਹਾਉ ਸੰਤ ਤੁਮਾਰੇ ਤੁਮਰੇ ਪ੍ਰੀਤਮ ਤਿਨ ਕੋ ਕਾਲ ਨ ਖਾਤੇ ਰੰਗ ਤੁਮਾਰੇ ਲਾਲ ਪਏ ਹੈ RAM ਨਾਮ ਰਸ ਮਾਤੇ ਮਹਾ ਕਿਲਵੇ ਕੋਟ ਦੋਖ ਰੋਗਾ ਪ੍ਰਭ ਦ੍ਰਿਸ਼ ਹਾਰੀ ਹਾਤੇ ਸੋਦ ਜਾਗ ਹਾਰੀ ਹਾਰੀ ਹਰਿ ਗਾਇਆ ਨਾਨਕ ਗੁਰ ਚਰਨ ਪਰਾਤੇ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਜਤ ਕਦ ਪੇਖਿਓ ਨੈਣੀ ਸੁਖਦਾਈ ਜੀਨ ਕੋ ਦਾਤਾ ਅੰਮ੍ਰਿਤ ਜਾ ਕੀ ਬੈਣੀ ਰਹਾਉ ਅਗਿਆਨ ਅਧੇਰਾ ਸੰਤੀ ਕਾਟਿਆ ਜੀ ਦਾਨ ਗੁਰ ਦੇਣੀ ਕਰ ਕਿਰਪਾ ਕਰ ਲੀਨੋ ਆਪਣਾ ਜਲ ਤੇ ਸੀਤਲ ਹੋਣੀ ਕਰਮ ਧਰਮ ਕਿਛ ਉਪਜ ਨਾ ਆਇਓ ਨਾ ਉਪਜੀ ਨਿਰਮਲ ਕਰਨੀ ਛਾੜ ਸਿਆਣਪ ਸੰਜਮ ਨਾਨਕ ਲਾਗੋ ਗੁਰ ਕੀ ਚਰਣੀ ਦੇਵ ਗੰਧਾਰੀ ਪੰਜਵਾ ਹਰੀ ਰਾਮ ਨਾਮ ਜਪਿ ਲਾਹਾ ਗਤਿ ਪਾਵਹਿ ਸੁਖ ਸਾਹਜ ਨੰਦਾ ਕਾਟੇ ਜਾਂ ਕੇ ਫਾਹਾ ਰਹਾਉ ਖੋਜਤ ਖੋਜਤ ਖੋਜ ਵਿਚਾਰਿਓ ਹਰ ਸੰਤ ਜਨਾ ਪਹਿ ਆਹਾ ਤਿਨਾ ਪ੍ਰਾਪਤ ਇਹੋ ਨਿਦਾਨਾ ਜਿਨ ਕੈ ਕਰਮ ਲਿਖਾਹਾ ਸੇ ਬੜ ਭਾਗੀ ਸੇ ਪਤਿਵੰਤੇ ਸੇਈ ਪੂਰੇ ਸਾਹਾ ਸੁੰਦਰ ਸੁਗੜ ਸਰੂਪ ਤੇ ਨਾਨਕ ਜਿਨ ਹਰਿ ਹਰਿ ਨਾਮ ਵਿਸਾਹਾ ਦੇਵ ਗੰਧਾਰੀ ਪੰਜਵਾ ਮਨ ਕਹਾ ਅਹੰਕਾਰ ਅਫਾਰਾ ਦੁਰਗੰਧ ਅਪਵਿੱਤਰਾ ਪਾਵਨ ਭੀਤਰ ਜੋਦੀ ਸੈ ਸੋ ਛਾਰਾ ਰਹਾਉ ਜਿਨ ਕੀ ਆਤ ਸਿਮਰ ਪ੍ਰਾਨੀ ਜਿਉ ਪ੍ਰਾਨ ਜਿਨ ਧਾਰਾ ਤਿਸੈ ਤਿਆਗ ਅਵਰ ਲਪਟਾਵਹਿ ਮਰ ਜਨਮ ਹੈ ਮੁਕਤ ਗਵਾਰਾ ਅੰਧ ਗੁੰਗ ਪਿੰਗਲ ਮਤਹੀਨਾ ਪ੍ਰਭ ਰਾਖੋ ਰਾਖਨ ਹਾਰਾ ਕਰਨ ਕਰਾਵਨ ਹਾਰ ਸਮਰੱਥਾ ਕਿਆ ਨਾਨਕ ਜੰਤ ਵਿਚਾਰਾ ਦੇਵ ਗੰਧਾਰੀ ਪੰਜਵਾ ਸੋ ਪ੍ਰਭ ਨੇਰੈ ਹੂ ਤੇ ਨੇਰੈ ਸਿਮਰ ਧਿਆਇ ਗਾਇ ਗੁਣ ਗੋਬਿੰਦ ਦਿਨ ਰਹਿਣ ਸਾਜ ਸਵੇਰੈ ਰਹਾਉ ਉਧਰ ਦੇਹ ਦੁਲਭ ਸਾਧੂ ਸੰਗ ਹਰਿ ਹਰਿ ਨਾਮ ਜਪੇਰੈ ਘਰੀ ਨਾ ਮੋਹਤ ਨਚਤਾ ਬਿਲੰਭਉ ਕਾਲ ਨਿਤ ਹੈ ਨਿਤ ਹੀਰੈ ਅੰਧ ਬਿਲਾਤੇ ਕਾਢੋ ਕਰਤੇ ਕਿਆ ਨਾਹੀ ਘਰ ਤੇਰਾ ਨਾਮ ਆਧਾਰ ਦੀ ਜੈ ਨਾਨਕ ਕਉ ਆਨੰਦ ਸੂਖ ਨੇਰਾ ਛੱਕੇ ਦੋ ਦੇਵ ਗੰਧਾਰੀ ਪੰਜਵਾ ਮਨ ਗੁਰਮਿਲ ਨਾਮ ਆਰਾਧਿਓ ਸੂ ਸਾਜ ਆਨੰਦ ਮੰਗਲ ਰਸ ਜੀਵਨ ਕਾ ਮੂਲ ਬਾਧਿਓ ਰਹਾਓ ਕਰ ਕਿਰਪਾ ਆਪਣਾ ਦਾਸ ਕੀਨੋ ਕਾਟੇ ਮਾਇਆ ਪਾਧਿਓ ਭਾਉ ਭਗਤ ਗਾਏ ਗੁਣ ਗੋਵਿਦ ਜਮ ਕਾ ਮਾਰਗ ਸਾਧਿਓ ਭਇਓ ਅਨੁਗ੍ਰਹ ਮਿਟਿਓ ਮੋਰਚਾ ਅਮੋਲ ਪਦਾਰਥ ਲਾਧਿਓ ਬਲਿਹਾਰੈ ਨਾਨਕ ਲਖ ਵੇਰਾ ਮੇਰੇ ਠਾਕੁਰ ਅਗਮ ਗਾਧਿਓ ਦੇਵ ਗੰਧਾਰੀ ਪੰਜਵਾ ਮਾਈ ਜੋ ਪ੍ਰਭ ਕੇ ਗੁਣ ਗਾਵੇ ਸਫਲਾਇਆ ਜੀਵਨ ਫਲਤਾ ਕੋ ਭਾਰ ਬ੍ਰਹਮ ਲਿਵ ਲਾਵੇ ਰਹਾਉ ਸੁੰਦਰ ਸੁਵਣ ਸੂਰ ਸੋਬੇਤਾ ਜੋ ਸਾਧੂ ਸੰਗ ਪਾਵੇ ਨਾਮ ਉਚਾਰ ਕਰੇ ਹਰਿ ਰਸਨਾ ਬੋੜ ਨਾ ਜੋਨੀ ਧਾਵੈ ਪੂਰਨ ਬ੍ਰਹਮ ਰਵਿਆ ਮਨ ਤਨ ਮਹਿ ਆਨ ਨਾ ਦ੍ਰਿਸ਼ਟੀ ਆਵੈ ਨਰਕ ਰੋਗ ਨਹੀਂ ਹੋਵਤ ਜਨ ਸੰਗੇ ਨਾਨਕ ਜਿਸ ਲੜ ਲਾਵੈ